ਸਭ ਤੋਂ ਪਹਿਲਾਂ ਭਗਤ ਕਬੀਰ ਜੀ ਨੇ ਕਿਹਾ ਸੀ RAM ਕਹਿਣ ਮੇ ਭੇਦ ਹੈ RAM ਕਹਿਣ ਮੇ ਭੇਦ ਹੈ ਤਾਂ ਮੈਂ ਇੱਕ ਵਿਚਾਰ ਇੱਕ RAM ਸਭੇ ਕਹੇ ਇੱਕ ਕੌਤਕ ਹਾਰ ਇਸੇ ਗੱਲ ਦਾ ਖੁਲਾਸਾ ਸੀ RAM RAM ਕਰਤਾ ਸਭ ਜਗ ਫਿਰੇ ਕਬੀਰ ਦਾ ਭਾਵ ਕੀ ਸੀ ਇਹ ਗੱਲ ਕਹਿਣ ਦਾ ਆਰਾਮ ਕਹਿਣ ਵਿੱਚ ਭੇਜਦਾ ਹੈ ਇਸੇ ਗੱਲ ਦਾ ਅੱਗੇ ਖੁਲਾਸਾ ਹੋਇਆ ਅਸਲ ਵਿੱਚ ਗੁਰਬਾਣੀ ਗੁਰਬਾਣੀ ਨੂੰ ਅਰਥ ਹੁੰਦੀ ਹੈ ਭਗਤਾਂ ਦੀ ਬਾਣੀ ਮੂਲ ਹੈ ਸਾਡੇ ਕੋਲ ਗੁਰੂ ਨਾਨਕ ਸਾਹਿਬ ਨੇ ਭਗਤਾਂ ਦੀ ਬਾਣੀ ਅਰਥਾਈ ਹੈ ਸਭ ਤੋਂ ਜ਼ਿਆਦਾ ਕਬੀਰ ਦੀ ਬਾਣੀ ਹੈ ਜਿਹਦੇ ਵਿੱਚ ਪੂਰੀ ਫਲਸਫੀ ਹੈ ਗੁਰਮਤਿ ਪੂਰੀ ਵਿਚਾਰਧਾਰਾ ਹੈ ਕੁਝ ਵੀ ਕਮੀ ਨਹੀਂ ਨਾਮਦੇਵ ਦੀ ਵੀ ਹੈ ਬਾਕੀ ਭਗਤਾਂ ਦੇ ਸ਼ਬਦ ਹੈਗੇ ਨੇ ਪਰ ਉਹ ਸਿਰਫ ਉਹਨਾਂ ਨੇ ਇਸ ਕਰਕੇ ਸ਼ਬਦ ਨੇ ਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਗੁਰਮਤ ਕੀ ਹੈ ਉਹਨਾਂ ਨੇ ਗੁਰਮਤ ਦੇ ਜਾਣੂ ਹੋਣ ਦਾ ਸਬੂਤ ਦਿੱਤਾ ਜਿਵੇਂ ਕੋਈ ਇਮਤਿਹਾਨ ਲੈਂਦਾ ਕੋਈ ਉਹ ਸਿਲੇਬਸ ਲਿਖਦਾ ਜਿਹਨੂੰ ਪੜ੍ਹ ਕੇ ਇਮਤਿਹਾਨ ਦਿੰਦੇ ਨੇ ਕੋਈ ਤਾਂ ਕਿਸੇ ਨੇ ਤਾਂ ਕਿਤਾਬਾਂ ਲਿਖੀਆਂ ਨੇ ਕੋਈ ਉਹਨੂੰ ਪੜ੍ਹ ਕੇ ਇਮਤਿਹਾਨ ਦਿੰਦਾ ਇਮਤਿਹਾਨ ਦੇਣ ਵਾਲਾ ਵੀ ਉਹ ਜਾਈਆ ਕਿਉਂਕਿ ਜੇ ਉਹਨੇ ਸਮਝ ਲਈ ਗੱਲ ਤਾਂ ਹੀ ਉਹ ਠੀਕ ਗੱਲ ਕਹਿ ਸਕਦਾ ਜੇ ਉਹਨੇ ਸਮਝ ਲਈ ਸਹੀ ਤਾਂ ਹੀ ਉਹ ਠੀਕ ਕਹਿ ਸਕਦਾ ਇਹ ਜੀ ਗੱਲ ਹੈ ਪਾਸ ਸਾਰੇ ਹੀ ਨੇ ਰਾਮ ਕਹਿਣ ਵਿੱਚ ਭੇਦ ਹੈ ਰਾਮ ਕਹਿਣ 'ਚ ਫਰਕ ਹੈ ਬੜਾ ਭੇਦ ਹੈ ਇੱਕ ਤਾਂ ਰਾਮ ਸਾਰੇ ਕਹਿੰਦੇ ਨੇ ਰਾਮ ਰਾਮ ਇੱਕ ਰਾਮ ਕੌਤਕਹਾਰ ਹੈ ਕੌਤਕ ਕਰ ਦਿੰਦਾ ਰਾਮ ਕਿਹਾ ਹੈ ਇੱਕ ਵਾਰ ਕਿਹਾ ਹੈ ਕੌਤਕ ਕਰ ਦਿੰਦਾ ਹੈ ਬਾਰ-ਬਾਰ ਕਹਿਣ ਦੀ ਲੋੜ ਨਹੀਂ ਇੱਕ ਵਾਰ ਜਪਿਆ ਹੋਇਆ ਬਹੁਤ ਹੈ ਬਾਰ-ਬਾਰ ਨਹੀਂ ਜਪੀਦਾ ਹੁੰਦਾ ਉਹ ਕਿਹਾ ਭਾਵੇਂ ਬਾਰੰਬਾਰ ਵਾਰ ਪ੍ਰਭ ਜਪੀਏ ਪਰ ਜਿੰਨਾ ਚਿਰ ਜਪਿਆ ਨਹੀਂ ਜਾਂਦਾ ਸਮਝਿਆ ਨਹੀਂ ਜਾਂਦਾ ਉਹਨਾਂ ਚਿਰ ਬਾਰ-ਬਾਰ ਸਮਝੀ ਜਾ ਜੇ ਸਮਝਿਆ ਗਿਆ ਫਿਰ ਦੁਬਾਰਾ ਸਮਝਣ ਦੀ ਲੋੜ ਨਹੀਂ ਕਿਉਂਕਿ ਜਪਣ ਦਾ ਅਰਥ ਸਮਝਣ ਸੁਖਮਨੀ ਸਾਹਿਬ ਜੈਸੇ ਕਰਕੇ ਕਹੇ ਨਾਨਕ ਗੁਰਮੁਖੀ ਨਾਮ ਜਪਿਆ ਇੱਕ ਵਾਰ ਇੱਕ ਵਾਰ ਵੀ ਕਹੇ ਬਾਰ-ਬਾਰ ਵੀ ਕਹੇ ਬਾਰ-ਬਾਰ ਉਸ ਚੀਜ਼ ਨੂੰ ਸਮਝੀਦਾ ਜਿਹੜੀ ਜੋ ਸਮਝ ਆਈ ਨਾ ਹੋਵੇ ਦੁੱਧ ਨੂੰ ਬਾਰ-ਬਾਰ ਲੜਕਦੇ ਆ ਆਪਾਂ ਐ ਖਿੱਚਦੇ ਆ ਐ ਖਿੱਚਦੇ ਆ ਸੱਜੇ ਖੱਬੇ ਹੱਥ ਨਾਲ ਪਰ ਜਦ ਪੂਰਾ ਮੱਖਣ ਆ ਜਾਂਦਾ ਫੇਰ ਨਹੀਂ ਫੇਰ ਕਹਿੰਦੇ ਵੀ ਰੜਕਿਆ ਗਿਆ ਜੋ ਕੁਝ ਬਾਣੀ ਚ ਪਾਇਆ ਹੋਇਆ ਹੈ ਜੇ ਪੂਰਾ ਸਮਝ ਆ ਜਵੇ ਜਿਹਦੇ ਪੂਰਾ ਸਮਝ ਆ ਜਵੇ ਤਾਂ ਉਹਦੇ ਵਾਸਤੇ ਸਮਝਣ ਨੂੰ ਕੁਝ ਨਹੀਂ ਰਿਹਾ ਉਹਦੇ ਵਾਸਤੇ ਇਦੋਂ ਅੱਗੇ ਹੈ ਫਿਰ ਹੋਰ ਕੁਝ ਅੱਗੇ ਵੀ ਹੋਰ ਕੁਝ ਜਪਣ ਦੇ ਬਾਅਦ ਅੱਗੇ ਆਰਾਧਨਾ ਗੱਲ ਤਾਂ ਉਹਦੀ ਫੇਰ ਕਰਾਂਗੇ ਆਰਾਧਨਾ ਦੀ ਪਰ ਹੈ ਕਿ ਇਹ ਗੁਰਬਾਣੀ ਦਾ ਨਾਮ ਜਿਹੜਾ ਹੈਗਾ ਇੱਕ ਹੀ ਹੈ ਇਹਦੇ ਬਾਰੇ ਵੀ ਭਗਤ ਕਬੀਰ ਜੀ ਕਹਿੰਦੇ ਨੇ ਰਾਜਾ ਰਾਮ ਨਾਮ ਹੋਰਾ ਬ੍ਰਹਮ ਗਿਆਨ ਬ੍ਰਹਮ ਗਿਆਨ ਹੈ ਜਿਹੜਾ ਇਹ ਬ੍ਰਹਮ ਬਾਣੀ ਹੈ ਬਾਣੀ ਬ੍ਰਹਮ ਵੇਦ ਧਰਮ ਦੇੜੋ ਪਾਪ ਤੇ ਬਰ ਰਾਮ ਜੀਓ ਇਹ ਬ੍ਰਹਮ ਵਿਚਾਰ ਹੈ ਲੋਕ ਕਹੇ ਇਹ ਗੀਤਾ ਹੈ ਇਹ ਤੋਂ ਬ੍ਰਹਮ ਵਿਚਾਰ ਗੀਤ ਨਹੀਂ ਹੈ ਬ੍ਰਹਮ ਵਿਚਾਰ ਹੈ ਆਤਮ ਗਿਆਨ ਹੈ ਆਤਮ ਗਿਆਨ ਹੈ ਔਰ ਪ੍ਰਾਤਮ ਗਿਆਨ ਹੈ ਪ੍ਰਾਤਮ ਬ੍ਰਹਮ ਨੂੰ ਕਹਿੰਦੇ ਨੇ ਆਤਮ ਜੀਵ ਹੈ ਆਤਮ ਆਤਮਾ ਜਿਹਨੂੰ ਕਹਿੰਦੇ ਆ ਜਾਂ ਮਨ ਵੈਸੇ ਆਤਮਨ ਲਫ਼ਜ਼ ਹੈ ਆਤਮਨ ਆਤਮਨ ਨੂੰ ਸ਼ਾਰਟ ਮਨ ਹੈ ਇਹਦਾ ਸੁਣ ਆਤਮਾ ਔਰ ਨੂੰ ਵੱਖਰਾ ਮੰਨ ਲਿਆ ਇਹਨਾਂ ਨੇ ਮਨ ਨੂੰ ਵੱਖਰਾ ਮੰਨਿਆ ਇਹ ਵਿਦਵਾਨਾਂ ਦਾ ਮੰਨਿਆ ਹੈ ਕਿਉਂਕਿ ਪ੍ਰਾਤਮਾ ਸ਼ਬਦ ਹੀ ਨਹੀਂ ਹੈ ਕਿਸੇ ਹੋਰ ਗ੍ਰੰਥ 'ਚ ਸਵਾਇ ਗੁਰਬਾਣੀ ਤੇ ਗੁਰਬਾਣੀ ਵਿੱਚ ਵੀ ਦੋ ਵਾਰ ਆਇਆ ਹੈ ਪ੍ਰਾਤਮਾ ਚਿੱਤ ਹੈ ਆਪਾਂ ਸਾਰੇ ਜਾਣਦੇ ਆਤਮਾ ਮਨ ਹੈ ਕਈ ਵਾਰ ਮਨ ਦੋ ਕਹਤਾ ਅਸੀਂ ਵੀ ਕਹਿ ਦਿੰਨੇ ਇੱਕ ਮਨ ਐ ਕਹਿੰਦਾ ਮੇਰਾ ਇੱਕ ਆ ਕਹਿੰਦਾ ਪਰ ਦੋ ਚਿੱਤੇ ਮੰਨੇ ਗੁਰਬਾਣੀ ਚ ਦੋ ਮਨ ਵੀ ਮੰਨੇ ਮਨ ਹੀ ਤੇ ਮਨ ਮੰਨੇ ਮਨ ਵੀ ਦੋ ਮੰਨੇ ਹੋਏ ਨੇ ਚਿੱਤ ਵੀ ਦੋ ਜਦ ਦਾਲ ਹੋ ਗਈ ਇੱਕ ਚੀਜ਼ ਦੀ ਤਾਂ ਦਾਲ ਦੇ ਦੋ ਨੋ ਬਰਾਬਰ ਦੇ ਹੀ ਹੋਣਗੇ ਫਰਕ ਸਿਰਫ ਇਹਨਾਂ ਜਿਹੜਾ ਅੰਧਾ ਮਾਇਆ 'ਚ ਲਿਪਤ ਹੋ ਗਿਆ ਉਹਨੂੰ ਅਸੀਂ ਮਲੀਨ ਮੰਨਦੇ ਹਾਂ ਅੱਧਾ ਮਨ ਇੱਕ ਇੱਕ ਹਿੱਸਾ ਮਲੀਨ ਹੈ ਮਾਇਆ ਜਿਹੜਾ ਲਿਪਤ ਹੋ ਗਿਆ ਜਿਹਦੇ ਅੰਦਰ ਮਾਇਆ ਦੀ ਭੁੱਖ ਪੈਦਾ ਹੋ ਗਈ ਜਿਹੜਾ ਅਲਿਪਤ ਹੈ ਉਹ ਮਨ ਮਲੀਨ ਨਹੀਂ ਹੈ ਚਿੱਤ ਮਲੀਨ ਨਹੀਂ ਹੈ ਜਦ ਅਸੀਂ ਮਨ ਚਿੱਤ ਕਹਿੰਦੇ ਹਾਂ ਚਿੱਤ ਮਲੀਨ ਨਹੀਂ ਹੈ ਮਨ ਮਲੀਨ ਹੈ ਦੋਹਾਂ ਨੂੰ ਇੱਕ ਕਰਨ ਕਹਾ ਇਹ ਪ੍ਰੋਸੀਜਰ ਹੈ ਦੋਹਾਂ ਨੂੰ ਇੱਕ ਜਿੰਨਾ ਚਿਰ ਮਨ ਸਮਝਦਾ ਨਹੀਂ ਗਿਆਨਵਾਨ ਨਹੀਂ ਹੋ ਜਾਂਦਾ ਉਹਨਾਂ ਚਿਰ ਮਾਇਆ ਨੂੰ ਛੱਡਦਾ ਨਹੀਂ ਇਸ ਕਰਕੇ ਗੁਰਬਾਣੀ ਮਨ ਨੂੰ ਸਮਝਾਉਣ ਵਾਸਤੇ ਹੈ ਮਨ ਸਮਝਾਵਣ ਕਾਰਨ ਕਛੁ ਇੱਕ ਪੜੀਏ ਗਿਆਨ ਇਹ ਗਿਆਨ ਹੈ ਗੁਰਬਾਣੀ ਚ ਮਨ ਨੂੰ ਸਮਝਾਉਣ ਵਾਸਤੇ ਆ ਵੀ ਮਾਇਆ ਛੱਡ ਦੇਵੇ ਮਾਇਆ ਛੱਡ ਦੇਵੇ ਸਮਝਾਏ ਤੇ ਫਿਰ ਨਹੀਂ ਛੱਡਣਾ ਜੋਗੀ ਵੀ ਛਡਾਉਂਦੇ ਨੇ ਬਿਨਾਂ ਸਮਝਾਏ ਤੇ ਸਾਰੇ ਛਡਾਉਂਦੇ ਨੇ ਪਰ ਬਿਨਾਂ ਸਮਝਾਏ ਤੇ ਛਡਾਉਂਦੇ ਨੇ ਮਾੜਾ ਵਾਲੇ ਵੀ ਮਨ ਨੂੰ ਸਮਝਾਉਂਦੇ ਨੇ ਬਿਨਾਂ ਸਮਝਾਏ ਤੇ ਛਡਾਉਂਦੇ ਨੇ ਸਮਝਾਉਂਦੇ ਨਹੀਂ ਛਡਾਉਂਦੇ ਨੇ ਛਡਾਉਂਦੇ ਸਾਰੇ ਹੀ ਨੇ ਸਮਝਾਉਂਦਾ ਕੋਈ ਨਹੀਂ ਸਮਝਾਉਣ ਜਿਹਨੇ ਸਮਝਾਇਆ ਉਹਦਾ ਮਨ ਮੰਨ ਗਿਆ ਉਹਨੇ ਛੱਡ ਦਿੱਤਾ ਜਿਹਨੇ ਨਹੀਂ ਸਮਝਾਇਆ ਉਹਨੇ ਛੱਡਿਆ ਹੀ ਨਹੀਂ ਮਨ ਜੇ ਮਾਇਆ ਨੂੰ ਤਿਆਗ ਦੇਵੇ ਉਹਨੂੰ ਕਹਿੰਦੇ ਨੇ ਮੁਕਤੀ ਅਸਲ ਤਾਂ ਮਨ ਪਹਿਲਾਂ ਬਕਾਰਾਂ ਨੂੰ ਤਿਆਗੇ ਮਾਇਆ ਨੂੰ ਕੀ ਤਿਆਗਣਾ ਮਾਇਆ ਨੂੰ ਨਹੀਂ ਤਿਆਗਣਾ ਮਾਇਆ ਦਾ ਬਹੁਤ ਤਿਆਗਣਾ ਮਾਇਆ ਨੂੰ ਸਰੀਰ ਨੂੰ ਕਿਵੇਂ ਤਿਆਗ ਦੂਗਾ ਮਾਇਆ ਸਰੀਰ ਵੀ ਹੈ ਮਾਇਆ ਨੂੰ ਨਹੀਂ ਤਿਆਗਣਾ ਮਾਇਆ ਦੇ ਵਿੱਚ ਰਹੂਗਾ ਰਹੂਗਾ ਉਦਾਸੀ ਮਾਇਆ ਦੇ ਵਿੱਚ ਰਹਿੰਦਾ ਹੋਇਆ ਹੀ ਮਾਇਆ ਛੱਡ ਦੂਗਾ ਜਿਵੇਂ ਦਰਖਤ ਜਾਂ ਸੁੱਕ ਜਾਂਦਾ ਨਾ ਜ਼ਮੀਨ ਦੇ ਵਿੱਚ ਖੜਾ ਹੀ ਬਸ ਛੱਡ ਦਿੰਦਾ ਜ਼ਮੀਨ ਨੂੰ ਡੀਕੋਰੈਕਟ ਹੋ ਜਾਂਦਾ ਸੁੱਕ ਜਾਂਦਾ ਭਾਵੇਂ ਗਿੱਲੀ ਧਰਤੀ ਗਿੱਲੀ ਹੋਵੇ ਪਈ ਹੋਵੇ ਉਵੇਂ ਖੜਾ ਵੀ ਹੈ ਸੁੱਕਾ ਵੀ ਹੈ ਇਹਨਾਂ ਵਾਲਾ ਧਰਤੀ 'ਚ ਕੋਈ ਰਸ ਨਹੀਂ ਰਹਿ ਰਿਹਾ ਜਦੋਂ ਮਾਇਆ ਰਸ ਤਿਆਗ ਦੇਵੇ ਨਾ ਮਨ ਮਾਇਆ ਦੇ ਫਿਰ ਸਮਝੋ ਦਸੀ ਹੋ ਗਿਆ ਰਸ ਕੋਈ ਨਹੀਂ ਮਾਇਆ ਦਾ ਇਹਨੂੰ ਚੰਗਾ ਲੱਗਦਾ ਇਹ ਪੋਸੀਬਲ ਤਾਂ ਹੈ ਜੇ ਇਹਨੂੰ ਨਾਮ ਦਾ ਰਸ ਆਉਣ ਲੱਗ ਜਵੇ ਮਨ ਰਸ ਤੋਂ ਬਿਨਾਂ ਨਹੀਂ ਰਹਿ ਸਕਦਾ ਜਦ ਨਾਮ ਰਸ ਪੀ ਲੈਂਦਾ ਹੈ ਕਿਤੇ ਇਹਨੂੰ ਮਿਲ ਜਾਂਦਾ ਹੈ ਕੁਦਰਤੀ ਇਹ ਰਸ ਪੀਏ ਨਾ ਉਹ ਰਸ ਭਾਵਨ ਫਿਰ ਮਾਇਆ ਦੇ ਰਸ ਨੂੰ ਚੰਗਾ ਹੀ ਨਹੀਂ ਲੱਗਦਾ ਜੇ ਕਿਤੇ ਗੁਰਬਾਣੀ ਦਾ ਰਸ ਇਹਨੂੰ ਆ ਜਵੇ ਫਿਰ ਮਾਇਆ ਦਾ ਰਸ ਆਪੇ ਹੀ ਤਿਆਗ ਦਿੰਦਾ ਗੁਰਬਾਣੀ ਦਾ ਰਸ ਤਾਂ ਹੀ ਆਉਣਾ ਉਪਦੇਸ਼ ਤਾਂ ਹੀ ਆਉ ਜੇ ਇਹਨੂੰ ਸਮਝ ਆਉ ਗੁਰਬਾਣੀ ਦੀ ਸਾਨੂੰ ਸਮਝ ਨਹੀਂ ਆਉਂਦੀ ਇਸ ਕਰਕੇ ਪੜ੍ਹਨ 'ਚ ਸਾਡਾ ਜੀ ਨਹੀਂ ਲੱਗਦਾ ਗੁਰਬਾਣੀ ਪੜ੍ਹ ਇਹਨੇ ਨੇ ਮਨ ਕਿਤੇ ਹੋਰ ਫਿਰਦਾ ਰਸ ਨਹੀਂ ਆ ਰਿਹਾ ਰਸਤਾ ਤਾਂ ਆਵੇ ਜੇ ਉਹਨੂੰ ਕੋਈ ਸਮਝਾਵੇ ਵੀ ਇਹ ਕੀ ਲਿਖਿਆ ਹੈ ਇਹਦੇ ਅਰਥ ਕੀ ਨੇ ਕੀ ਕਿਹਾ ਹੋਇਆ ਬਾਣੀ ਪੜ੍ਹਦੇ ਆ ਅਸੀਂ ਸਮਝ ਕੋਈ ਨਹੀਂ ਇਹ ਸਮਝਣ ਵਾਲੀ ਚੀਜ਼ ਹੈ ਪੜਨ ਵਾਲੀ ਨਹੀਂ ਮਹਿਜ਼ ਪੜਨ ਵਾਲੀ ਨਹੀਂ ਪੜਨੀ ਤਾਂ ਹੈ ਪਰ ਪੜਨ ਤੱਕੇ ਨਹੀਂ ਸੀ ਉਤਰਣਾ ਵੀ ਪਾਠ ਕਰ ਦੇਣਾ ਅਖੰਡ ਪਾਠ ਕਰੀ ਜਾਣੇ ਨੇ ਇਹ ਆ ਪੰਜ ਬਾਣੀਆਂ ਦਾ ਪਾਠ ਕਰਨਾ ਬੜੀ ਤੇਜ਼ੀ ਨਾਲ ਕਰਨਾ ਜਵਾਨੀ ਯਾਦ ਕਰਕੇ ਸੁਖਣੀ ਸਾਹਿਬ ਦਾ ਪਾਠ ਘੰਟੇ 'ਚ ਕਰ ਦੇਣਾ ਇਹ ਨਹੀਂ ਇਹ ਤਾਂ ਫਿਰ ਮੰਤਰ ਜਾਪ ਹੈ ਦੂਜੇ ਵਾਲਾ ਹੋਰ ਮਤਾਲਾ ਮੰਤਰ ਜਾਪ ਹੈ ਉਹ ਜਿਹੇ ਕੁਝ ਅਸੀਂ ਕਰਦੇ ਹਾਂ ਜਿਹੇ ਕੁਝ ਹੋਰ ਕਰਦੇ ਸੀ ਇਸ ਕਰਕੇ ਦੇ ਰਿਜ਼ਲਟ ਨਹੀਂ ਆ ਰਹੇ ਗੁਰਬਾਣੀ ਪੜ੍ਹੀ ਦੇ ਰਿਜ਼ਲਟ ਕਿਉਂ ਨਹੀਂ ਆਉਂਦੇ ਇਹਦੇ ਵਿੱਚ ਜੋ ਸਮਾਇਆ ਹੋਇਆ ਸੀ ਨਾਮ ਗਿਆਨ ਰਸ ਉਹ ਨਹੀਂ ਸਾਨੂੰ ਮਿਲਿਆ ਤਾਂ ਮਨ ਸਾਡਾ ਟਿਕਦਾ ਨਹੀਂ ਇਹਦੇ ਵੱਲ ਲੱਗਦਾ ਨਹੀਂ ਸੰਸਾਰ ਦੇ ਰਸ ਛੱਡਦਾ ਨਹੀਂ ਪਹਿਲਾਂ ਗੁਰੂਆਂ ਵੇਲੇ ਰਸ ਮਿਲਦਾ ਸੀ ਉਹ ਸਮਝਾਉਂਦੇ ਸੀ ਕੀ ਹੈ ਸਮਝਦੇ ਸੀ ਲੋਕ ਸਮਝ ਕੇ ਛੱਡ ਦਿੰਦੇ ਸੀ ਨਿਆਣੇ ਨੂੰ ਸਮਝਾ ਕੇ ਆਪਾਂ ਕੋਈ ਚੀਜ਼ ਹਟਾ ਲਓ ਹੁਣ ਸਾਰੇ ਮੰਨਦੇ ਨੇ ਜਿਹੜਾ ਨੂੰ ਵੀ ਸੁਧਾਰ ਕਰ ਕਹਿੰਦਾ ਇਹਨਾਂ ਨੇ ਉੱਥੇ ਵੀ ਉਹਨਾਂ ਨੂੰ ਸਮਝਾਉਂਦੇ ਨੇ ਉਹਨਾਂ ਨੂੰ ਕੰਮ ਸਿਖਾਉਂਦੇ ਨੇ ਦੂਏ ਪਾਸੇ ਲਾਉਂਦੇ ਨੇ ਸਮਝਾ ਕੇ ਹੀ ਕਿਸੇ ਪਾਸੇ ਮੋੜਿਆ ਜਾ ਸਕਦਾ ਜੇ ਮੋੜਨ ਵਾਲਾ ਚਾਹੁੰਦਾ ਹੋਵੇ ਪਰ ਤਾਂ ਜੇ ਉਹਨੂੰ ਭੁੱਖ ਹੋਵੇ ਤਾਂ ਪਰ ਇਹ ਵੀ ਠੀਕ ਹੈ ਕਿ ਬਹੁਤ ਸਾਰੇ ਸਿੱਖਾਂ ਨੂੰ ਭੁੱਖ ਵੀ ਹੈ ਉਹਨਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ ਮਿਲਦਾ ਬਹੁਤ ਸਾਰਿਆਂ ਨੂੰ ਭੁੱਖ ਹੈ ਉਹ ਨਹੀਂ ਉਹਨਾਂ ਨੂੰ ਮਿਲੇ ਵੀ ਉਹਨਾਂ ਨੇ ਤਾਮਰੀ ਤਾਮਰੀ ਮੰਨਣੀ ਉਹਨਾਂ ਨੂੰ ਉਹਨਾਂ ਦੀ ਭੁੱਖ ਹੋਰ ਹੈ ਸੱਚੇ ਨਾਮ ਕੀ ਜਿਹਨੂੰ ਭੁੱਖ ਹੈ ਨਾ ਉਹ ਤਾਂ ਗੁਰਬਾਣੀ ਦਾ ਰਸ ਲਊਗਾ ਉਹਨੂੰ ਮਿੱਠਾ ਲੱਗੂਗਾ ਜਿਹਨੂੰ ਸਾਚੇ ਨਾਮ ਕੀ ਭੁੱਖ ਨਹੀਂ ਉਹਨੂੰ ਨਹੀਂ ਮਿੱਠਾ ਲੱਗਣਾ ਸਾਚੇ ਨਾਮ ਕੀ ਭੁੱਖ ਕਿਸੇ ਬਿਰਲੇ ਨੂੰ ਹੁੰਦੀ ਹੈ ਬਸ ਇਹ ਫੈਸਲਾ ਬਾਣੀ ਦਾ ਹੀ ਹੈ ਤਜਰਬੇ 'ਚੋਂ ਗੱਲ ਆਈ ਹੋਈ ਹੈ ਗੁਰੂ ਨਾਨਕ ਦੇਵ ਜੀ ਨੇ ਸਾਰੇ ਫਿਰਕੇ ਦੇਖ ਲਿਆ ਦੇਖ ਕੇ ਕਿਹਾ ਹੈ ਬਿਰਲੇ ਨਹੀਂ ਕੜੇ ਗੁਰੂਆਂ ਨੇ ਸਾਰੇ ਹਟ ਕੇ ਫਿਰਕੇ ਦੇਖ ਲਿਆ ਕਬੀਰ ਨੇ ਵੀ ਕਹਿਤਾ ਸੀ ਜੇ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ ਸਾਰੀ ਦੁਨੀਆ ਹੀ ਤੁਰ ਪਈ ਮਗਰ ਪੰਡਤ ਵਾਲੇ ਰਸਤੇ ਦੇ ਜਿਹੜਾ ਪੰਡਤ ਨੇ ਕੱਢਿਆ ਕਿਹੜਾ ਕੱਢਿਆ ਸੀ ਪਹਿਲਾਂ ਆਹੀ ਮਾਰਗ ਸੀ ਵੈਦਿਕ ਗੁਰਬਾਣੀ ਵਾਲਾ ਹੀ ਪਰ ਜਦੋਂ ਪੰਡਤ ਨੇ ਬਾਟ ਪਾੜ ਲਈ ਸੋਚਣਾ ਪਾਪ ਲਿਖਿਆ ਸੀ ਉੱਥੇ ਕੁਝ ਵੀ ਸੋਚਣਾ ਸੋਚਣਾ ਹੀ ਨਹੀਂ ਕੁਝ ਜੋ ਹੁੰਦਾ ਜੋ ਕੁਝ ਕਰੇ ਸੋ ਭਲਾ ਕਰਮ ਨਹੀਂ ਵੇਦ ਵਿੱਚ ਇਹ ਧਰਮ ਸੀ ਸਰ ਪਹਿਲਾਂ ਉਹੀ ਧਰਮ ਇਹ ਉਹਨਾਂ ਨੇ ਕਹਾ ਵੀ ਇਹ ਨਹੀਂ ਠੀਕ ਹੈਗਾ ਸੋਚਣਾ ਪਾਪ ਨਹੀਂ ਹੈ ਸੋਚਣੇ ਪਾਪ ਨੂੰ ਮਨਸਾ ਪਾਪ ਕਹਿੰਦੇ ਸੀ ਮਨ ਦੀ ਇੱਛਾ ਹੀ ਪਾਪ ਹੈ ਮਨਸਾ ਪਾਪ ਦਾ ਮਤਲਬ ਹੈ ਜੋ ਮਨ 'ਚ ਇੱਛਾ ਪੈਦਾ ਹੁੰਦੀ ਉਹ ਪਾਪ ਹੈ ਮਨ 'ਚ ਇੱਛਾ ਕਿਉਂ ਪੈਦਾ ਹੋਵੇ ਜਾਂ ਦੇਣ ਵਾਲਾ ਦਾਤਾ ਹੈ ਦਾਤਾ ਆਪਣੀ ਮਰਜ਼ੀ ਨਾਲ ਦਊ ਅਸੀਂ ਦਾਤਾ ਤੇ ਕਹਾਂ ਵੀ ਦੇਖੋ ਨਾ ਮਰਜ਼ੀ ਜਿੱਥੇ ਇੱਕ ਅਸੀਂ ਕੁਝ ਕੀਤਾ ਸਾਡਾ ਹੱਕ ਬਣਦਾ ਉੱਥੇ ਤਾਂ ਅਸੀਂ ਮੰਗੀਏ ਕੋਈ ਮਜ਼ਦੂਰੀ ਕੀਤੀ ਹੈ ਉਹ ਪੈਸੇ ਮੰਗੂਗਾ ਜਾਂ ਅਸੀਂ ਕੀਤਾ ਹੀ ਕੁਝ ਨਹੀਂ ਮੰਗਣ ਦੇ ਹੱਕਦਾਰ ਵੀ ਹੈ ਮੰਗਣ ਦੇ ਹੱਕਦਾਰ ਕਿਵੇਂ ਹੋ ਗਏ ਸੀ ਦਾਤਾ ਤੋਂ ਨਹੀਂ ਮੰਗ ਸਕਦੇ ਕੋਈ ਜੇ ਮੰਗਦੇ ਆ ਤਾਂ ਫਿਰ ਉਹ ਬੇਅਦਵਾਰਾ ਹੋ ਜਾਂਦੇ ਆ ਅਸੀਂ ਬੇਸਬਰੇ ਹੋ ਜਾਂਦੇ ਆ ਅਸੀਂ ਇਸੇ ਕਰਕੇ ਆਸਾ ਦੀ ਵਾਰ ਵਾਰਚਾ ਦੇ ਖਾਜਾ ਆਖ ਗਵਾਈਆ ਜੋ ਦਿੰਦਾ ਉਹ ਖਾ ਲੋ ਲੈ ਕੇ ਧੰਨਵਾਦ ਕਰ ਲੋ ਜੋ ਵੀ ਮਿਲਦਾ ਜੇ ਮੰਗਾਂਗੇ ਤਾਂ ਗਵਾਲਾਂਗੇ ਬੇਭਰੋਸਗੀ ਹੋ ਜੂਗੀ ਬੇਸੰਤੋਖਿਆਂ ਦੀ ਲਿਸਟ ਵਿੱਚ ਆ ਜਾਾਂਗੇ ਇਹ ਤਾਂ ਬੇਸੰਤੋਖ ਹੈ ਸੰਤੋਖ ਦੇ ਸੰਤੋਖਿਆਂ ਨੂੰ ਨਾ ਮਿਲਦਾ ਸੰਤੋਖਿਆਂ ਨੂੰ ਕੁਝ ਵੀ ਨਹੀਂ ਮਿਲਦਾ ਮਾਇਆ ਮਿਲੀ ਨਾ ਰਾਮ ਬੇਸੰਤੋਖ ਨੇ ਨਾ ਉਹਨਾਂ ਨੂੰ ਮਾਇਆ ਮਿਲਦੀ ਹੈ ਨਾ ਉਹਨਾਂ ਦੀਆਂ ਮਾਇਆ ਦੀਆਂ ਸਭ ਪੂਰੀਆਂ ਹੁੰਦੀਆਂ ਨਾਮ ਤਾਂ ਬਹੁਤ ਦੂਰ ਦੀ ਨਾਮ ਤਾਂ ਮੰਗਦੇ ਨਹੀਂ ਹੁੰਦੇ ਨਾਮ ਤਾਂ ਉਹਨਾਂ ਦਾ ਮੰਗਣ ਦਾ ਵਿਸ਼ਾ ਹੀ ਨਹੀਂ ਉਹਨਾਂ ਦੀ ਮਾਇਆ ਦੀ ਭੁੱਖਾਂ ਵੀ ਪੂਰੀਆਂ ਨਹੀਂ ਹੁੰਦੀਆਂ ਸਾਰੇ ਜਾਣਦੇ ਆਪਾਂ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਾ ਪੂਰੀ ਸਾਰੇ ਬੰਦੇ ਇਸ ਕਰਕੇ ਵੇਦ ਨੇ ਕਿਹਾ ਸੀ ਆਸ ਇੱਛਾ ਮਨ ਦੇ ਵਿੱਚ ਕਿਸੇ ਕਿਸਮ ਦੀ ਵੀ ਰੱਖਣੀ ਬੇਵਕੂਫੀ ਹੈ ਬੇਵਕੂਫੀ ਹੈ ਪਾਪ ਹੈ ਜਦੋਂ ਆਪਣੀ ਰਜਾ ਨਾ ਦੇ ਰਿਹਾ ਹੈ ਡਾਕਟਰ ਦੇ ਐਡਮਿਟ ਹੋ ਕੇ ਅਸੀਂ ਆਪਣੀ ਮਰਜ਼ੀ ਦੀ ਦਵਾਈ ਨਹੀਂ ਮੰਗ ਸਕਦੇ ਐਤੇ ਅਸੀਂ ਮਰੀਜ਼ ਹਾਂ ਹਮੇ ਦੇ ਰੋਗ ਤੋਂ ਗ੍ਰਸਤ ਹਾਂ ਇੱਥੇ ਪਏ ਹੋਏ ਮੇਰਾ ਵੈਦ ਗੁਰੂ ਕੋ ਬਿੰਦਾ ਉਹਨੇ ਕੀ ਸਾਨੂੰ ਦੇਣਾ ਹੈ ਕੀ ਨਹੀਂ ਦੇਣਾ ਹੈ ਉਹਨੂੰ ਜ਼ਿਆਦਾ ਪਤਾ ਅਸੀਂ ਮੰਗਦੇ ਆਪਣੀ ਮਰਜ਼ੀ ਦੇ ਦਵਾਈਆਂ ਚੀਜ਼ਾਂ ਤੇ ਬਿਮਾਰੀ ਨਹੀਂ ਠੀਕ ਹੋ ਸਕੂਗੀ ਇਸੇ ਕਰਕੇ ਬਿਮਾਰੀਆਂ ਠੀਕ ਨਹੀਂ ਹੋ ਰਹੀਆਂ ਲੋਭ ਇੱਕ ਬਿਮਾਰੀ ਹੈ ਬਾਕੀ ਬਿਮਾਰੀਆਂ ਹੋਰ ਪੈਦਾ ਹੁੰਦੀਆਂ ਨੇ ਇਹ ਅਸੀਂ ਛੱਡਦੇ ਨਹੀਂ ਮੋਹ ਇੱਕ ਬਿਮਾਰੀ ਹੈ ਇਹਦੇ ਨਾਲ ਹੋਰ ਕਈ ਬਿਮਾਰੀਆਂ ਵੱਧਦੀਆਂ ਨੇ ਇਹ ਅਸੀਂ ਛੱਡਦੇ ਨਹੀਂ ਗੁਰੂ ਕਹਿੰਦਾ ਛੱਡ ਦਿਓ ਜੇ ਤੰਦਰੁਸਤ ਹੋਣਾ ਜੇ ਸਵਸਥ ਹੋਣਾ ਜੇ ਜੰਮਣ ਬੰਦੇ ਚੱਕਰ ਚੋਂ ਨਿਕਲਣਾ ਇਹ ਛੱਡਦੇ ਹੋ ਅਸੀਂ ਛੱਡਦੇ ਨਹੀਂ ਗੁਰਬਾਣੀ ਇਹੀ ਕਹਿੰਦੀ ਇਹੀ ਸਮਝਾਉਂਦੀ ਹੈ ਮਨ ਨੂੰ ਹੋਰ ਕੀ ਕਹਿੰਦੀ ਰਾਮ ਕਹਿਣ ਵਿੱਚ ਭੇਦ ਹੈ ਰਾਮ ਕੀ ਕਹਿਣਾ ਪਰ ਰਾਮ ਹੈ ਕੌਣ ਕਿੱਥੇ ਹੈ ਪਹਿਲੇ ਤਾਂ ਗੱਲ ਇਹ ਉਹਨਾਂ ਦਾ ਰਾਮ ਚੰਦਰ ਰਾਮ ਹੋਊਗਾ ਠੀਕ ਆ ਹੋਊਗਾ ਮੰਨਣ ਆਪਾਂ ਨੂੰ ਕੋਈ ਰੌਲਾ ਨਹੀਂ ਕੋਈ ਕਿਸੇ ਨੂੰ ਰਾਮ ਮੰਨ ਲਵੇ ਪਰ ਸਾਡਾ ਰਾਮ ਜਿਹੜਾ ਹੈਗਾ ਸਾਰਿਆਂ ਦੇ ਅੰਦਰ ਬੋਲਦਾ ਸਵਾ ਘਟ ਉਹ ਹੈ ਕੌਣ ਜਿਹੜਾ ਅੰਦਰ ਬੋਲਦਾ ਆਪਣੇ ਆਪਣੇ ਰਾਮ ਦੇ ਸਭ ਅੰਸ਼ ਨੇ ਉਹ ਤੋਂ ਹੀ ਪੈਦਾ ਹੋਏ ਨੇ ਰਾਮ ਤੋਂ ਸਾਰੇ ਕੋ ਕਬੀਰ ਤੂੰ ਰਾਮ ਕੀ ਜੀ ਤੋਂ ਮੰਨਦੀ ਹੋਂਦ ਹੈ ਉਹਨੂੰ ਰਾਮ ਕਿਹਾ ਹੋਇਆ ਉਹਨੂੰ ਪ੍ਰਾਤਮਾ ਵੀ ਕਿਹਾ ਹੋਇਆ ਉਹਨੂੰ ਚਿੱਤ ਵੀ ਕਿਹਾ ਹੋਇਆ ਉਹਨੂੰ ਗੁਰ ਵੀ ਕਿਹਾ ਹੋਇਆ ਜੇ ਉਹ ਗੋਰਾ ਤਾਂ ਮਨ ਚੇਲਾ ਹੈ ਜੋ ਰਾਮ ਹੈ ਤਾਂ ਮਨ ਲਛਮਣ ਹੈ ਉਹ ਸੀਤਾ ਲਛਮਣ ਜਿਹੜਾ ਵਿਛੜ ਗਿਆ ਇੱਥੇ ਆਊਗੀ ਗੱਲ ਬੁੱਧੀ ਸੀਤਾ ਉੱਥੇ ਜੇ ਅੰਦਰਲਾ ਰਾਮ ਹੈ ਜਿਹੜਾ ਸਰੀਰ ਚ ਬੋਲਦਾ ਹੈ ਜੀਵਾਤਮਾ ਹੈ ਲਛਮਣ ਭਾਈ ਹੈ ਨਾ ਦਾਲ ਹੋਈ ਹੋਈ ਹੈ ਨਿੱਕੋ ਚੀਜ਼ ਤੇ ਦਾਲ ਹੋਈ ਹੋਈ ਹੈ ਦਾਲ ਉਹ ਵੀ ਹੋਈ ਹੋਈ ਹੈ ਜੀ ਇਹ ਲਛਮਣ ਸਾਡਾ ਰਾਮ ਸਭੇ ਘਟ ਬੋਲੇ ਸਭੇ ਘਟ ਰਾਮ ਬੋਲੇ ਉਹਨਾਂ ਦਾ ਰਾਮ ਜਿਹੜਾ ਹੋਵੇ ਮਰਜੀ ਆਪਾਂ ਨੇ ਕੀ ਲੈਣਾ ਉਹ ਸਾਖਤਾਂ ਦਾ ਰਾਮ ਹੈ ਸੰਤਾਂ ਦਾ ਰਾਮ ਹੈ ਸੰਤ ਰਾਮ ਦੀ ਗੱਲ ਕਰਦੇ ਨੇ ਰਾਮ ਬਾਰੇ ਕੁਝ ਦੱਸਣਾ ਰਾਮ ਦੀ ਗੱਲ ਕਰਨੀ ਇਹ ਰਾਮ ਕਹਿਣ ਰਾਮ ਕਹਿਣ ਦਾ ਮਤਲਬ ਰਾਮ ਦੀ ਗੱਲ ਕੋਈ ਕਰ ਕਲਾ ਕਰ ਗੱਲ ਸੁਣਾਵੇ ਹਰ ਨਾਮ ਕੀ ਹਰ ਨਾਮ ਕੀ ਆਰਾਮ ਨਾਮ ਕੀ ਲੱਗੇ ਗੁਰ ਸਿੱਖਾ ਮਨ ਬਿਠਾ ਆ ਜਿਹੜੀ ਗੱਲ ਹੈ ਨਾ ਗੁਰਬਾਣੀ ਦੀ ਇਹ ਸਾਰੀ ਰਾਮ ਕਥਾ ਹੀ ਹੈ ਇਹ ਰਾਜਾ ਰਾਮ ਕੀ ਕਹਾਣੀ ਹੈ ਇਹ ਹਰ ਕੀ ਕਥਾ ਹੈ ਰਾਜਾ ਰਾਮ ਕੀ ਕਹਾਣੀ ਹੈ ਕਬੀਰ ਕਹਿ ਨਹੀਂ ਰਿਹਾ ਜਾਣੀ ਜਾਣੀ ਰੇ ਰਾਜਾ ਰਾਮ ਕੀ ਕਹਾਣੀ ਅੰਤਰ ਜੋਤ ਗਿਆਨ ਪ੍ਰਗਾਸਾ ਕਿਨ ਗੁਰਮੁਖ ਬਿਰਲੇ ਜਨ ਇਹ ਰਾਜਾ ਰਾਮ ਕੀ ਕਹਾਣੀ ਹੈ ਇਹ ਰਾਜਾ ਰਾਮ ਗਰਭ ਚ ਕਦੋਂ ਆ ਗਿਆ ਕਿਵੇਂ ਆ ਗਿਆ ਕਿਉਂ ਆ ਗਿਆ ਰਾਜਾ ਰਾਮ ਘਰ ਵਿੱਚ ਆਉਣ ਆਇਆ ਹੋਇਆ ਹੈ ਐਸੇ ਗ੍ਰਹਿ ਹਮ ਬਹੁਤ ਬਸਾਏ ਜਬ ਹਮ ਰਾਮ ਹਮ ਰਾਮ ਮੈਂ ਰਾਮ ਘਰ ਹੋਇਆ ਹੈ ਜਿਹਨੇ ਜਦ ਘਰ ਵਿੱਚ ਆ ਕੇ ਦੀਨੇ ਤੁਹਾਨੂੰ ਪੈਦਾ ਹੋਏ ਜਦ ਜਦ ਪ੍ਰਗਟ ਹੋਏ ਆ ਵੱਖਰੇ ਵੱਖਰੇ ਦਾਲ ਹੋਏ ਆ ਇਹ ਜਿਹਾ ਸਰੀਰ ਬਹੁਤ ਤਾੜ ਕੀਤਾ ਬੜੇ ਸਰੀਰ ਧਾਰਨ ਕੀਤੇ ਨੇ ਇਹ ਜਿਹੇ ਘਰ ਬਹੁਤ ਵਿਸਾਏ ਨੇ ਇਹ ਜਿਹਾ ਸਰੀਰ ਹੈ ਰਾਮ ਘਰ ਵੀ ਵਿੱਚ ਹੈ ਰਾਮ ਦਾ ਜਨਮ ਹੋਣਾ ਜਿਹੜਾ ਸਤਗੁਰ ਦਾ ਜਨਮ ਹੈ ਰਾਮ ਦਾ ਜਨਮ ਇਹ ਰਾਮ ਆਪੇ ਇਹ ਆਪੇ ਰਾਮ ਹੈ ਤੋ ਇੱਕ ਹੋ ਜਾਣਗੇ ਤੇ ਰਾਮ ਇਹ ਤੋਂ ਵੱਖਰਾ ਨਹੀਂ ਹੈ ਰਾਮ ਤੋਂ ਵੱਖਰਾ ਨਹੀਂ ਜਿਹੜਾ ਸੰਸਾਰ ਹੈ ਜੀਵ ਅਸੀਂ ਸੁਪਨੇ ਚ ਇਹ ਵੀ ਮੰਨ ਹੈ ਬਾਣੀ ਰਾਮ ਕਹਿਣ ਵਿੱਚ ਕੀ ਭੇਦ ਹੈ ਕਿਵੇਂ ਭੇਦ ਹੈ ਐ ਭੇਦ ਹੈ ਸੁਪਨੇ 'ਚ ਕੋਈ ਆਦਮੀ ਬਰੜਾਉਂਦਾ ਹੁੰਦਾ ਸੁਪਨੇ ਜਿਉਂ ਬਰੜਾਏ ਕੇ ਜੇ ਮੁਖ ਨਿਕਸੈ ਰਾਮ ਐ ਰਾਮ ਨਹੀਂ ਨਿਕਲ ਜਵੇ ਰਾਜਾ ਰਾਮ ਕੀ ਕਹਾਣੀ ਨਿਕਲ ਜਵੇ ਕਹਾਣੀ ਦਾ ਹੋਵੇ ਰਾਜਾ ਰਾਮ ਦੀ ਗੁਰਬਾਣੀ ਨੂੰ ਅਰਥ ਹੁੰਦਾ ਹੋਵੇ ਉਹ ਗੁਰਬਾਣੀ ਦੀ ਕੋਈ ਸੋਝੀ ਆ ਜਵੇ ਉਹਨੂੰ ਸੁਪਨੇ 'ਚ ਵੀ ਸੋਝੀ ਗੁਰਬਾਣੀ ਦੀ ਚਲਦੀ ਹੋਵੇ ਮਤਲਬ ਇਹ ਹੈ ਕਹਿਣ ਦਾ ਜਾਗਦੇ ਤੇ ਤਾਂ ਚੱਲੂ ਸੁਪਨੇ 'ਚ ਵੀ ਜੇ ਚੱਲੂ ਤਾਂ ਸੋਝੀ ਐਸੇ ਦੀ ਉਹ ਗੱਲ ਚੱਲੂਗੀ ਸੁਪਨੇ 'ਚ ਬਣਾਉਨੇ ਆ ਇਹ ਸਾਰੀ ਭਗਤੀ ਜੋ ਕਥਾ ਵਾਰਤਾ ਸੁਣਿਆ ਪੜ ਰਹੇ ਹੋ ਕਰ ਰਹੇ ਹੋ ਸਾਰਾ ਸੁਪਨਾ ਹੈ ਜਦ ਕੋਈ ਜਾਗੂ ਦੇਖੀ ਜਾਊ ਇਹ ਸੁਪਨੇ ਇਹ ਸਾਰਾ ਜੋ ਨਾਮ ਜਪਿਆ ਜਾ ਰਿਹਾ ਇਹ ਬਾਣੀ ਪੜੀ ਜਾ ਰਹੀ ਹੈ ਸਭ ਸੁਪਨੇ ਸੱਚ ਸੁੱਤਿਆ ਜਿਨ੍ਹਾਂ ਅਰਾਧਿਆ ਸੁੱਤਿਆਂ ਦੀ ਆਰਾਧਨਾ ਹੈ ਸਾਰੀ ਉੱਠਦੇ ਆ ਨਾਮ ਚਵੇ ਜਾਂ ਜਾਗਦੇ ਨੇ ਮੂੰਹ 'ਚ ਨਾਮ ਹੀ ਹੁੰਦਾ ਕੋ ਨਾਮ ਦੀ ਗੱਲ ਕਰਦੇ ਕਰਦੇ ਹੀ ਜਾਗਦੇ ਨੇ ਬਿਨਾ ਨਾਮ ਦੀ ਗੱਲ ਕਰਾ ਜਿੱਥੇ ਨਾ ਕੋਈ ਜਾਗਿਆ ਨਾ ਜਾਗੂਗਾ ਹੋਰ ਪੰਕਤੀ ਆਊਗੀ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੇ ਜਿੱਥੇ ਹਰ ਕੀ ਕੀਰਤੀ ਹੋਊਗੀ ਜਾਗੂਗਾ ਉੱਥੇ ਨਹੀਂ ਰੋਜ਼ੇ ਸੌਂਦੇ ਜਾਗਦੇ ਆਪ ਉਹ ਸੌਣਾ ਜਾਗਣਾ ਇਹ ਤਾਂ ਬਹੁਤ ਪ੍ਰਕਾਰ ਹੈ ਸੌਣਾ ਜਾਗਣਾ ਕੋਮੇ ਜੋ ਆਦਮੀ ਨੂੰ ਹੋਸ਼ ਆਉਂਦੀ ਹੈ ਤਾਂ ਵੀ ਆਪਾਂ ਜਾਗਣਾ ਹੀ ਕਹਿੰਦੇ ਸੁੱਤਿਆ ਪਿਆ ਜਾਗਦਾ ਤਾਂ ਵੀ ਜਾਗਣਾ ਹੀ ਕਹਿੰਦੇ ਇਹ ਬਹੁਤ ਪ੍ਰਕਾਰ ਹੈ ਜਾਗਣਾ ਇਹ ਸਾਰਾ ਸੁਪਨੇ ਦਾ ਹੈ ਖੇਡ ਇਸੇ ਕਰਕੇ ਸੁਪਨੇ 'ਚ ਘੋਰ ਨੀਂਦ ਵੀ ਆ ਜਾਂਦੀ ਹੁੰਦੀ ਹੈ ਸੁਪਨੇ ਦੁਨੀਆ ਨੂੰ ਮਾਇਆ ਦੇ ਵੀ ਆਉਂਦੇ ਨੇ ਭਗਤਾਂ ਦੇ ਸੁਪਨੇ ਹੋਰ ਤਰ੍ਹਾਂ ਦੇ ਨੇ ਸੰਸਾਰੀਆਂ ਦੇ ਸੁਪਨੇ ਹੋਰ ਤਰ੍ਹਾਂ ਦੇ ਗੁਰਮੁਖਾਂ ਦੇ ਸੁਪਨੇ ਹੋਰ ਤਰ੍ਹਾਂ ਦੇ ਨੇ ਹੁਣ ਚੋਰ ਨੂੰ ਸੁਪਨਾ ਕਾਦਾ ਆਊਗਾ ਚੋਰੀ ਦਾ ਆਊਗਾ ਡਾਕੂ ਨੂੰ ਸੁਪਨਾ ਡਕੈਤੀ ਦਾ ਆਊਗਾ ਜਿਹੜੇ ਕੰਮ ਲੱਗਾ ਉਹ ਸਹੀ ਸੁਪਨਾ ਹੋਣਾ ਉਹ ਕਾਦਾ ਹੋਣਾ ਜੋ ਦਿਨ ਚ ਚੱਲਦੀ ਹੈ ਉਹੀ ਕਿਤੇ ਚੱਲਣੀ ਹੈ ਜਾ ਕੇ ਸੁਪਨਾ ਹੋਏ ਜਾਈ ਹੋਣਾ ਉਠਦੇ ਆ ਨਾਮ ਚ ਜੇ ਜਾਗਦਾ ਉਹਦੇ ਚ ਨਾਮ ਦੀ ਉਹ ਗੱਲ ਕਰਦਾ ਹੁੰਦਾ ਹੈ ਕਰਦੇ ਕਰਦੇ ਗੱਲ ਕਰਦੇ ਕਰਦੇ ਜਾਗਣਾ ਜਿੱਦਣ ਜਾਗਣਾ ਆ ਮਤਲਬ ਹੈ ਰਾਜਾ ਰਾਮ ਕੀ ਕਹਾਣੀ ਚਾਹੇ ਥੋੜੀ ਬਹੁਤੀ ਗਲਤਮੰਤ ਗਲਤਮੰਤ ਸੁਣਾਈ ਜਾਂਦਾ ਉਹਨਾਂ ਚਿਰ ਉਹਨੂੰ ਕਿਹਾ ਬਾਰ-ਬਾਰ ਜਪੀਏ ਗੱਲ ਰਾਜਾ ਰਾਮ ਕੀ ਕਰਦਾ ਗੁਰਬਾਣੀ ਨੂੰ ਅਰਥਾਉਂਦਾ ਪਰ ਜੋ ਸਹੀ ਪੂਰਾ 100% ਦੀ ਸਹੀ ਅਰਥਾ ਨਹੀਂ ਸਕਿਆ ਜਿੱਦਣ 100% ਦੀ ਸਹੀ ਅਰਥਾ ਨੂੰ ਜਦੇ ਜਾਗੂ ਆ ਮਤਲਬ ਹੈ ਉਹਦਣ ਜਾਗੂ ਜਾਂ ਜਾਗੂਗਾ ਫਿਰ ਕੀ ਹੋਊ ਜਾਗਣ ਦੀ ਕੀ ਨਿਸ਼ਾਨੀ ਹੈ ਜਾਗਣ ਦੀ ਨਿਸ਼ਾਨੀ ਵੀ ਕਬੀਰ ਨੇ ਦੱਸੀ ਹੈ ਦੇਖੋ ਭਾਈ ਗਿਆਨ ਕੀ ਆਈ ਜਾਂਦੀ ਜਿਵੇਂ ਬਾਹਰ ਹਵਾ ਬਹੁਤ ਤੇਜ਼ ਹੋਵੇ ਦਰਵਾਜ਼ਾ ਖੋਲ ਦਈਏ ਹਵਾ ਤਾਂ ਅੰਦਰਾਂ ਵੜਨੀ ਬਹੁਤਾ ਦਸ ਦੁਆਰੇ ਖੁੱਲਦਾ ਜਾਗਣ ਦਾ ਮਤਲਬ ਇਹ ਹੈ ਦਸ ਦੁਆਰੇ ਖੁੱਲਣਾ ਹੁੰਦਾ ਹੰਦੀ ਤਾਂ ਬਾਹਰ ਹੈ ਉਹ ਛੱਲਾ ਦਾ ਸਮੁੰਦਰ ਜੁੜਦੀਆਂ ਨੇ ਸਾਡੀ ਦੀਵਾਰ ਨਹੀਂ ਆਉਣ ਦਿੰਦੀ ਉਹਨੂੰ ਪੱਥਰ ਦੀ ਦੀਵਾਰ ਹੈ ਸਾਡੀ ਛੱਲਾ ਕੇ ਵੱਜਦੀ ਪਿੱਛੇ ਮੁੜ ਜਾਂਦੀ ਹੈ ਪਰ ਜੇ ਦੀਵਾਰ ਹਟਾ ਦਈਏ ਤਾਂ ਖੋਲ ਦਈਏ ਤੇ ਛੱਲਾ ਅੰਦਰ ਆ ਵੜਨਗੇ ਸਾਰੀਆਂ ਦੇਖੋ ਭਾਈ ਗਿਆਨ ਕੀ ਆਈ ਜਾਂਦੀ ਫੇਰ ਪੂਰਾ ਭਰਮ ਨਾਸ ਹੁੰਦਾ ਗੁਰ ਪ੍ਰਸਾਦ ਭਰਮ ਕਾ ਨਾਸ ਸਭੇ ਉਡਾਨੀ ਭਰਮ ਕੀ ਟਾਟੀ ਰਹੇ ਨਮਾਇਆ ਬੰਦੀ ਫਿਰ ਉਹ ਭਗਤਾਂ ਦੇ ਵਿੱਚ ਪ੍ਰਵੇਸ਼ ਕਰਦਾ ਹੈ ਉਸ ਅਵਸਥਾ ਵਿੱਚ ਬਾਣੀ ਰਚੀ ਜਾਂਦੀ ਉਹ ਤੋਂ ਪਹਿਲਾਂ ਨਹੀਂ ਰਚੀ ਜਾਂਦੀ ਕਿ ਉਹਨੂੰ ਸਾਰੀ ਉਹ ਸਮਝ ਆ ਜਾਂਦੀ ਸਵੇ ਉਡਾਨੀ ਭਰਮ ਕੀ ਟਾਟੀ ਸਾਰੇ ਭਰਮ ਦੇ ਪਰਦੇ ਖੁੱਲ ਜਾਂਦੇ ਪੂਰਾ ਭਰਮ ਦਾ ਨਾਸ ਹੋ ਜਾਂਦਾ ਮਨ ਜਿਹੜਾ ਹੈਗਾ ਸਦਾ ਵਾਸਤੇ ਚਿੱਤ ਦੇ ਨਾਲ ਰਲ ਜਾਂਦਾ ਇੱਕ ਹੋ ਜਾਂਦਾ ਔਰ ਇੱਕ ਆਪ ਇੱਕ ਹੈ ਇਹ ਉਹਨੂੰ ਪਤਾ ਵੀ ਲੱਗ ਜਾਂਦਾ ਵੀ ਮੈਂ ਉਹ ਇੱਕ ਆਹੀ ਇੱਕ ਹੁੰਦਾ ਜਿਹੜਾ ਹੁਣ ਮੇਰੀ ਅਵਸਥਾ ਹੁਣ ਮੈਂ ਦਾਲ ਨਹੀਂ ਹੈਗਾ ਕੀ ਇਹ ਥੋੜਾ ਕੌਤਕ ਹੈ ਸੋਈ ਮੁੜ ਕੋ ਮੁੜ ਕੇ ਤੂੰ ਪਿਆ ਜਾ ਕੋ ਕਹਤਾ ਔਰ ਇਹ ਕੌਤਕ ਨਹੀਂ ਹੈ ਇਹ ਘਟ ਕੌਤਕ ਹੈ ਰਾਮ ਤਾਂ ਕਹਿੰਦੇ ਕੌਤਕਹਾਰ ਹੈ ਰਾਮ ਤਾਂ ਇੱਕ ਵਾਰ ਦਾ ਕਹਿ ਹੋਇਆ ਕੌਤਕ ਕਰ ਦਿੰਦਾ ਜੇ ਕਿਹਾ ਜਾਵੇ ਪਰ ਤਾਂ ਰਾਮ ਰਾਮ ਸਾਰੀ ਜ਼ਿੰਦਗੀ ਕਹੀ ਜਾਓ ਕੁਝ ਵੀ ਨਹੀਂ ਪਤਾ ਇਹਦੇ ਨਾਲ ਫਰਕ ਪੈਣਾ ਜੇ ਰਾਮ ਦੀ ਜਗ੍ਹਾ ਇਹ ਰਾਮ ਰਾਮ ਕਰਦੇ ਸੀ ਲੋਕ ਜਦੋਂ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਿੱਖ ਬਣ ਗਏ ਇਹਨਾਂ ਨੂੰ ਸਨਾਤਨੀ ਸਿੱਖ ਕਹਿੰਦੇ ਸੀ ਗੁਰਦੁਆਰਿਆਂ ਦੇ ਵਿੱਚ ਸੰਤ ਗੁਰਦੁਆਰੇ ਸੰਤਾਂ ਕੋਲ ਆ ਗਏ ਇਹਨਾਂ ਨੇ ਕਿਹਾ ਵੀ ਹੁਣ ਰਾਮ ਛੱਡ ਦੋ ਰਾਮ ਬਾਰੇ ਭਗਤ ਕਬੀਰ ਨੇ ਉਹਨਾਂ ਨੇ ਕੀਤਾ ਹੋਇਆ ਸੀ ਬਹੁਤ ਕੁਝ ਖੰਡਣ ਵੀ ਆਪਾਂ ਇੱਕ ਵੈਗਰੂ ਸ਼ਬਦ ਫੜ ਲਓ ਉਹਦੀ ਜਗ੍ਹਾ ਉਹ ਕਰ ਲਿਆ ਬਸ ਹੋਰ ਕੁਝ ਨਹੀਂ ਗੱਲਬਾਤ ਹੋਈ ਹੈ ਇਹ ਸਾਰੇ ਸਨਾਤਨੀ ਸੀ ਸਨਾਤਨੀ ਸੀ ਔਰ ਵਾਹਿਗੁਰੂ ਸ਼ਬਦ ਦੇ ਅਰਥ 12 ਚ ਲਿਖਾਏ ਗੁਰਦਾਸ ਦੀਆਂ ਵਿੱਚ ਚ ਵਾਵੇ ਤੋਂ ਵਾਸਦੇਵ ਲਿਖਾਏ ਨੇ ਨਾ ਗੁਰਬਾਣੀ ਨਾਲ ਕਿੱਥੇ ਮੇਲ ਖਾਂਦੀ ਹੈ ਗੱਲ ਇਹ ਕਿੱਥੋਂ ਲਏ ਉਹਨੇ ਕਿੱਥੋਂ ਕਿਹਨੇ ਦੱਸੇ ਭਾਈ ਗੁਰਦਾਸ ਨੇ ਗੱਲ ਇਹ ਤਾਂ ਗੁਰਮਤਿ ਤੋਂ ਖਿਲਾਫ ਹੈ ਸਾਰੀ ਕਿਉਂਕਿ ਵਾਸਦੇਵ ਉਹ ਕਹਿੰਦੇ ਸਾਜੁਗ ਜਵਾਸਦੇਵ ਵਾਸਦੇ ਜਪਦੇ ਸੀ ਗੁਰਬਾਣੀ ਕਹਿੰਦੀ ਹੈ ਕੇਵਲ ਕਲ ਦੇ ਵਿੱਚ ਨਾਮ ਹੁੰਦਾ ਕਲ ਕੇਵਲ ਨਾਮ ਆਧਾਰ ਨਾਮ ਆਧਾਰ ਹੁੰਦਾ ਹੀ ਕਲ ਯੁਗ ਦੇ ਵਿੱਚ ਹੋਰ ਹੁੰਦਾ ਹੀ ਨਹੀਂ ਕਿਤੇ ਉਹ ਕਹਿੰਦੇ ਸਾਰੇ ਯੁਗਾਂ 'ਚ ਨਾਮ ਹੁੰਦਾ ਗੁਰਬਾਣੀ ਦਾ ਚਾਰ ਯੁਗੇ ਨਹੀਂ ਮੰਦੀ ਉਹ ਜਿਹੜੇ ਨਾਲ ਸਾਰੀ ਇਹ ਬਲੈਕਮੇਲਿੰਗ ਹੈ ਬਲੈਕਮੇਲਿੰਗ ਕੀਤੀ ਹੋਈ ਹੈ ਸਾਰੀ ਗੁਰਬਾਣੀ ਦੀ ਕੀ ਗਰਾਊਂਡ ਹੈ ਗੁਰਬਾਣੀ ਤਾਂ ਬੰਦੀ ਨਹੀਂ ਚਾਰ ਯੁੱਗ ਕਾਰਨ ਨੇ ਉਹਨਾਂ ਵਾਲੇ ਯੁਗ ਖਤਮ ਕਰਤੇ ਕਹਿੰਦੇ ਗੁਰਮੁਖ ਬੂਝੇ ਯੁਗ ਚਤੁਆਰੇ ਘਟ ਘਟ ਵਰਤੇ ਉਧਰ ਮੁਝਾਰੇ ਯੁਗ ਬਾਹਰ ਨਹੀਂ ਵਰਤਦੇ ਹੁੰਦੇ ਬਾਹਰ ਉਹੀ ਪੌਣ ਉਹੀ ਪਾਣੀ ਉਹੀ ਚੰਦ ਉਹੀ ਸੂਰਜ ਯੁਗ ਤਾਂ ਅੰਦਰ ਵਰਤਦੇ ਨੇ ਮੇਰੀ ਅਵਸਥਾ ਕੀ ਹੈ ਜੇ ਨਾਮ ਨਾਲ ਜੁੜਿਆ ਹੈ ਸਤਜੁਗ ਅੰਦਰ ਜੇ ਮਾਇਆ ਨਾਲ ਜੁੜਿਆ ਹੈ ਕਲਯੁਗ ਦੋਏ ਜੋ ਹੁੰਦੇ ਨੇ ਤੀਆ ਨਹੀਂ ਹੁੰਦਾ ਉਹ ਦੁਆਪਰ ਗਰਭ ਦਾ ਯੁਗ ਹੈ ਸਮਾ ਯੁਗ ਦਾ ਮਤਲਬ ਸਮਾ ਗਰਭ ਦੇ ਵਿੱਚ ਤਪ ਹੁੰਦਾ ਤਪ ਵੀ ਉਰਦ ਹੁੰਦਾ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾ ਕੇ ਪਾਓ ਜਾ ਕੇ ਹਿਰਦੇ ਪਾਓ ਹੈ ਦੂਜਾ ਉੱਥੇ ਪਾਓ ਦੂਜਾ ਹੈ ਸਿਰਫ ਸਰੀਰ ਚਾਹੁੰਦਾ ਉੱਥੇ ਸਰੀਰ ਸਰੀਰ ਲੈ ਕੇ ਮੈਂ ਫੇਰ ਨਾਮ ਜਪਾਂ ਨਾਮ ਤਾਂ ਬਾਅਦ ਜਪੂ ਨਾ ਨਾਮ ਤਾਂ ਬਾਅਦ ਦੇ ਵਿੱਚ ਜਪਣਾ ਪਹਿਲਾਂ ਸਰੀਰ ਚਾਹੀਦਾ ਉੱਥੇ ਸਰੀਰ ਦੀ ਇੱਛਾ ਹੈ ਕਿਵੇਂ ਇੱਛਾ ਜੇ ਦੇਹੀ ਕੋ ਸਿਮਰੇ ਦੇਵ ਦੇਵ ਜਦ ਦੇਵ ਸੀ ਤਾਂ ਦੇਹੀ ਸਿਮਰੀ ਸੀ ਦੇਹੀ ਦੇਵ ਨੂੰ ਸਰੀਰ ਦੇ ਉਹ ਸਰੀਰ ਮਿਲਿਆ ਦੁਆਪਰ ਧਾਰਨ ਕਰ ਰਿਹਾ ਸੋ ਦੇਹੀ ਪਜ ਹਰ ਕੀ ਸੇਵ ਗੁਰਮੁਖ ਬੁਝੇ ਜੁਗ ਚਤਵਾਰੇ ਆਰੇ ਚਾਰੇ ਜੁਗ ਗੁਰਮੁਖਾਂ ਨੇ ਬੁਝੇ ਨੇ ਮਨਮੁਖਾਂ ਨੇ ਜੁਗੇ ਨਹੀਂ ਬੁਝੇ ਉਹ ਮਨਮੁਖਾਂ ਵਾਲੇ ਜੁਗ ਨੇ ਰਾਤ ਦਿਨੰਤ ਦੁਈ ਪੰਕਤੀ ਹੋ ਰਹਿ ਰਾਤ ਦਿਨੰਤ ਰਹੇ ਰੰਗ ਰਾਤਾ ਤੀਨ ਭਵਨ ਜੁਗ ਚਾਰੇ ਜਾਤਾ ਜਿਹੜਾ 24 ਘੰਟੇ ਸਵਾਸ ਸਵਾਸ ਨਾਮ ਰੰਗ ਤੇ ਰੰਗਿਆ ਰਹੇ ਉਹਨੇ ਤਿੰਨੇ ਭਵਨ ਚਾਰੇ ਜੁਗ ਜਾਣੇ ਨੇ ਬਾਕੀ ਜਾਣੇ ਨਹੀਂ ਇਹਦਾ ਮਤਲਬ ਜਿਹੜੇ ਆਲਰੇਡੀ ਤਿੰਨ ਭਵਨ ਚਾਰੇ ਜੁਗ ਨੇ ਉਹ ਗਲਤ ਤੀਨ ਭਵਨ ਜੁਗ ਚਾਰੇ ਜਤ ਉਹਨੇ ਜਾਣੇ ਨੇ ਗੁਰਬਾਣੀ ਜੋ ਦੱਸੇ ਹੋਏ ਜੁਗ ਨੇ ਚਾਰੇ ਤਿੰਨ ਭਵਨ ਨੇ ਉਹ ਹੋਰ ਨੇ ਜਿਹੜੇ ਮਨਮੁਖ ਵਾਲੇ ਨੇ ਹੋਰ ਨੇ ਉਹਨਾਂ ਦਾ ਨਾਮ ਵੀ ਰਿਹਾ ਹੈ ਉਹਨਾਂ ਦਾ ਜਪ ਰਿਹਾ ਹੈ ਤਪ ਰਿਹਾ ਹੈ ਸਿਮਰਨ ਹੋ ਹੈ ਸਭ ਕੁਝ ਹੈ ਤਿੰਨ ਭਵਨ ਹੋਰ ਨੇ ਚਾਰੇ ਯੁਗ ਹੋਰ ਨੇ ਪੰਜਵੇਂ ਪਾਸ਼ਾ ਕੀ ਕਹਿੰਦੇ ਇੱਕ ਘੜੀ ਨਾ ਮਿਲਤੇ ਅਸੀਂ ਤਾਂ ਕਹਿੰਦੇ ਹੁਣ ਕਾਲਯੁਗ ਹੈ ਕਿਵੇਂ ਰਹਿ ਗਿਆ ਪਤਾ ਕਹਿੰਦੇ ਕਾਲਯੁਗ ਹੁੰਦਾ ਹੀ ਨਹੀਂ ਤਾਂ ਕਾਲਯੁਗ ਤਾਂ ਕਾਲਯੁਗ ਹੁੰਦਾ ਹੈ ਦੁਨੀਆ ਵਾਸਤੇ ਹੋ ਕਾਲਯੁਗ ਮੇਰੇ ਵਾਸਤੇ ਤਾਂ ਹੈ ਨਹੀਂ ਤੁਸੀਂ ਕਿਵੇਂ ਕਹਿ ਸਕਦੇ ਹੋ ਹੁਣ ਕਲਯੁਗ ਹੈ ਕਲਪਨਾ ਕਾਲ ਕਲਯੁਗ ਦਾ ਮਤਲਬ ਕਲਪਨਾ ਦਾ ਸਮਾਂ ਜਿੰਨਾ ਸਮਾਂ ਸਾਡੇ ਅੰਦਰ ਕਲਪਨਾ ਹੈ ਉਹਨਾਂ ਚਿਰ ਸਾਡੇ ਅੰਦਰ ਕਲਯੁਗ ਹੈ ਉਹ ਸਮਾਂ ਯੁਗ ਦਾ ਸਮਾਂ ਜਿੰਨਾ ਚਿਰ ਮਾਇਆ ਦੀ ਭੁੱਖ ਹੈ ਮਾਇਆ ਦੀ ਇੱਛਾਵਾਂ ਪੈਦਾ ਹੁੰਦੀਆਂ ਨੇ ਉਹਨਾਂ ਸਮਾਂ ਸਾਡੇ ਅੰਦਰ ਕਲਯੁਗ ਹੈ ਇਹ ਨਾਸ਼ ਕਾਦੇ ਨਾਲ ਹੋਊ ਕਿਵੇਂ ਹੋਊਗਾ ਕਲਯੁਗ ਕਲਯੁਗ ਤੋਂ ਛਡਕਾਰਾ ਕਿਵੇਂ ਹੋਊਗਾ ਕਲਯੁਗ ਤੋਂ ਛਡਕਾਰਾ ਹੋਊਗਾ ਨਾਮ ਨੇ ਨਾਮ ਨਾਲ ਆਧਾਰ ਹੁੰਦਾ ਭੁੱਖ ਦਾ ਭੁੱਖ ਦੀ ਜਗ੍ਹਾ ਲੈਣ ਵਾਲੀ ਸੋਧਾ ਭੁੱਖ ਦਾ ਇਲਾਜ ਆਧਾਰ ਕਲ ਕੇਵਲ ਨਾਮ ਕਲਪਨਾ ਦਾ ਇਲਾਜ ਕੀ ਹੈ ਕਲਪਨਾ ਕਦੋਂ ਜਾਂਦੀ ਹੈ ਜਦੋਂ ਨਾਮ ਪ੍ਰਗਟ ਹੁੰਦਾ ਫਿਰ ਉਹਨੂੰ ਭੁੱਖ ਲੱਗਦੀ ਹੋਈ ਨਹੀਂ ਭੁੱਖੇ ਵਰ ਜਾਂਦੀ ਹੈ ਉਹਦੀ ਇਹ ਰਸ ਪੀਏ ਉਹ ਰਸ ਪਾਵੇ ਚੰਗਾ ਹੀ ਨਹੀਂ ਲੱਗਦਾ ਕਲਪਨਾ ਖਤਮ ਹੋ ਗਈ ਕੋਈ ਐਸਾ ਪੁਆਇੰਟ ਨਹੀਂ ਜਿਹੜਾ ਕਲੀਅਰ ਨਾ ਹੋਵੇ ਬਾਣੀ ਸਿਰਫ ਸਮਝਣ ਦੀ ਘਾਟ ਹੈ ਧਿਆਨ ਦੇਣ ਦੀ ਘਾਟ ਸੀ ਧਿਆਨ ਦੇਣ ਦੀ ਘਾਟ ਸੀ ਵਿਚਾਰਨ ਦੀ ਘਾਟ ਜੋ ਸਾਡਾ ਪਹਿਲਾਂ ਸੁਣਿਆ ਹੋਇਆ ਅੰਨੇ ਹੋ ਕੇ ਉਹਦੇ ਮਗਰ ਤੁਰੇ ਜਾਂਦੇ ਆ ਮੰਨਦੇ ਉਸੇ ਨੂੰ ਆ ਬੜੀ ਬਾਣੀ ਵੀ ਜਾਂਦੇ ਇਹ ਨਹੀਂ ਦੇਖਿਆ ਵੀ ਦੋਹਾਂ 'ਚ ਫਰਕ ਆ ਕਿਤੇ ਬਾਣੀ ਆ ਕਹਿੰਦੀ ਹੈ ਉਹ ਆ ਕਹਿੰਦੇ ਨੇ ਇਹ ਕੀ ਗੱਲ ਹੈ ਉਹ ਹਿੰਦੂਆਂ ਨਾਲ ਨਫ਼ਰਤ ਕਰਦੇ ਆ ਕੰਮ ਉਹਨਾਂ ਵਾਲੇ ਕਰੀ ਜਾਂਦੇ ਆ ਦੇਖੋ ਪੱਕੇ ਹਿੰਦੂ ਕੱਟੜ ਹਿੰਦੂਆਂ ਔਰ ਹਿੰਦੂਆਂ ਨਾਲ ਨਫ਼ਰਤ ਉਹਨਾਂ ਫਰਦਾ ਉਹਨਾਂ ਨਾਲ ਕੰਮ ਸਾਰੇ ਉਹਨਾਂ ਨੇ ਫਿਰ ਨਫ਼ਰਤ ਕਿਹੜੀ ਗੱਲ ਦੀ ਸਿਰਫ ਸ਼ਕਲ ਦੀ ਨਫ਼ਰਤ ਹੈ ਹੋਰ ਕੁਝ ਨਹੀਂ ਵੀ ਉਹਨਾਂ ਦਾ ਅਸਰ ਮੁੰਨੇ ਹੋਏ ਨੇ ਦਾੜੀਆਂ ਮੁੰਨੀਆਂ ਸਾਡੀਆਂ ਨੇ ਇਹ ਉਹ ਮੂਰਤੀ ਉੱਥੇ ਜਾਂਦੇ ਨੇ ਅਸੀਂ ਗੁਰਦੁਆਰੇ ਜਾਂਦੇ ਕੰਮ ਹੋਣ ਵਾਲੇ ਨੇ ਸਾਰੇ ਇੱਛਾ ਮਾਇਆ ਵਾਲੀ ਉਹ ਰਾਮ ਦੀ ਜਗ੍ਹਾ ਵੈਰੂ ਫੜ ਲਿਆ ਨਫ਼ਰਤ ਹੋਈ ਜੂ ਸਾਡੇ ਅੰਦਰ ਈਰਖਾ ਹੋਈ ਜੂ ਦੇ ਦੁਸ਼ ਹੋਏ ਜਾਈਏ ਪ੍ਰੇਮ ਵਾਲੀ ਕਿਸੇ ਦੀ ਗੱਲ ਨਹੀਂ ਜਿੰਨ ਪ੍ਰੇਮ ਕੀਓ ਤੇ ਨਹੀਂ ਪ੍ਰਪਾਏ ਵਾਲੀ ਗੱਲ ਖਤਮ ਹੈ ਸਿੰਪਟਮ ਤਾਂ ਕੋਈ ਤਾਂ ਹੋਵੇ ਜਿਹੜਾ ਬਾਣੀ ਦੇ ਵਿੱਚ ਸਿੰਪਟਮ ਹੈ ਤੰਦਰੁਸਤ ਹੋ ਗਿਆ ਤੂੰ ਤੈਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੋਵੇ ਕੋਈ ਸਿੰਪਟਮ ਤਾਂ ਹੋਊਗਾ ਤਾਂ ਹੀ ਹੈ ਛੁੱਟੀ ਮਿਲੂ ਰੋਗ ਸਦੋ ਸਗੋ ਵਧਿਆ ਹੋਇਆ ਮਰਜ ਵੜਤਾ ਗਿਆ ਜੋ ਜੋ ਦਬਾਤੀ ਜਿੰਨੇ ਜ਼ਿਆਦਾ ਨਾਮ ਜਪਣ ਵਾਲੇ ਨੇ ਤਰੀਕੇ ਉਹਨਾਂ ਉਹਨਾਂ ਨੂੰ ਕ੍ਰੋਧ ਜ਼ਿਆਦਾ ਹੁੰਦਾ ਅੱਤਵਾਦ ਦਾ ਵਿਸਫੋਟ ਇਹਨਾਂ ਲੋਕਾਂ ਦੇ ਹੋਇਆ ਨਫ਼ਰਤ ਸੀ ਕਿਸੇ ਪਾਸੇ ਦਾ ਨਫ਼ਰਤ ਨੇ ਨਿਕਲ ਲਈ ਨਾ ਕਿਸੇ ਪਾਸੇ ਦਾ ਗੁੱਸੇ ਨੇ ਨਿਕਲ ਲਈ ਨਾ ਨਿਕਲ ਗਿਆ ਜਦੋਂ ਰਾਤ ਖਰਾਬ ਹੁੰਦਾ ਹੈ ਸਾਡਾ ਲਹੂ ਖੂਨ ਦਰਦ ਕਰਦਾ ਹੋ ਕਿਸੇ ਪਾਸੇ ਮੂੰਹ ਬਣਾ ਕੇ ਨਿਕਲਦਾ ਹੋ ਨਿਕਲੂ ਆਖਰ ਨਫ਼ਰਤ ਕਿਵੇਂ ਨਿਕਲਦੀ ਕਿਸੇ ਪਾਸੇ ਤਾਂ ਮੂੰਹ ਬਣਾਉਂਦੀ ਜਿੱਥੇ ਅਗਿਆਨਤਾ ਉੱਥੇ ਨਫ਼ਰਤ ਹੈ ਨਫ਼ਰਤ ਕਿਹਦੇ ਨਾਲ ਕਰਨੀ ਕੀ ਗੁਰਬਾਣੀ ਦੀ ਨਫ਼ਰਤ ਵਾਸਤੇ ਕੋਈ ਜਗ੍ਹਾ ਹੈ ਕਿਸੇ ਨਾਲ ਵੀ ਕਰਨ ਵਾਸਤੇ ਕੀ ਬੈਰ ਵਿਰੋਧ ਵਾਸਤੇ ਕੋਈ ਜਗ੍ਹਾ ਹੈ ਕੋਈ ਜਗ੍ਹਾ ਸਿੱਖ ਵਾਸਤੇ ਕੋਈ ਜਗ੍ਹਾ ਨਹੀਂ ਬੈਰ ਵਿਰੋਧ ਜੇ ਬੈਰ ਵਿਰੋਧ ਹੈ ਸਿੱਖੇ ਨਹੀਂ ਹੋ ਗੁਰੂ ਦੇ ਘਰ 'ਚ ਕੋਈ ਜਗ੍ਹਾ ਨਹੀਂ ਉਹਦੇ ਵਾਸਤੇ ਅਸੀਂ ਕਰਦੇ ਕਰ ਰਹੇ ਇਸ ਨਾਲ ਸਿੱਖੀ ਦੀ ਇਮੇਜ ਘਟੀ ਹੈ ਸਿੱਖ ਦੀ ਇਮੇਜ ਵੀ ਘਟੀ ਹੈ ਸਿੱਖੀ ਤੇ ਵੀ ਲੋਕਾਂ ਨੂੰ ਸ਼ੰਕਾ ਪਿਆ ਹੋਇਆ ਵੀ ਗੱਲ ਕੀ ਹੈ ਹੁਣ ਇਹ ਹੈ ਵੀ ਸਿੱਖੀ ਕੀ ਹੈ ਅਸਲ 'ਚ ਇਹ ਸਹੀ ਨਹੀਂ ਦੀ ਸਮਝ ਤਾਂ ਸਿੱਖਾ ਕਰਦੇ ਨੇ ਗੁਰਬਾਣੀ ਨੇ ਅਸਲੀ ਕੀ ਕਿਹਾ ਉਹ ਦੇਖੋ ਵੀ ਕਿਹਾ ਹੋਇਆ ਕੀ ਹੈ ਇਹਦੀ ਜੋ ਸਮਝੇ ਨਹੀਂ ਲੋਕਾਂ ਕਿਹਾ ਹੋਇਆ ਕੀ ਹੈ ਮੋਟਾ ਮੋਟਾ ਪਤਾ ਵੀ ਹੈ ਉਹ ਕਹਿੰਦੇ ਨੇ ਵੀ ਸਰਬੱਤ ਦਾ ਭਲਾ ਕਹਿੰਦੇ ਹੋ ਤੁਸੀਂ ਇੱਕ ਪਾਸੇ ਸਰਬੱਤ ਦਾ ਭਲਾ ਕਹਿੰਦੇ ਇੱਕ ਪਾਸੇ ਕਹਿੰਦੇ ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਇਹਦਾ ਕੀ ਮਤਲਬ ਹੈ ਉਹ ਜਿਹਦੇ ਨਾਂ ਤੇ ਅਸੀਂ ਅੱਜ ਹਸਪਤਾਲ ਖੋਲਦੇ ਹਾਂ ਉਹ ਤਾਂ ਦੁਸ਼ਮਣ ਨੂੰ ਪਾਣੀ ਪਿਲਾ ਰਿਹਾ ਇੱਕ ਪਾਸੇ ਦੁਸ਼ਮਣ ਨੂੰ ਪਾਣੀ ਪਿਲਾਉਣ ਵਾਲੇ ਦੇ ਨਾਂ ਤੇ ਹਸਪਤਾਲ ਖੋਲ ਰਹੇ ਹਾਂ ਦੂਜੇ ਆਪਣੇ ਬੰਦਿਆਂ ਨੂੰ ਪਾਣੀ ਨਹੀਂ ਦੇ ਰਹੇ ਇਹ ਸਿੱਖੀ ਹੈ ਦੇਖੋ ਉਹ ਜਿਹੜਾ ਬੰਦਾ ਹੈ ਨਹੀਂ ਸੁਣੀ ਸੁਣਾਈ ਗੱਲ ਉਹ ਸਾਨੂੰ ਚੰਗੀ ਲੱਗਦੀ ਹੈ ਆਪਣਾ ਕਰਤਾਰ ਉਹਦੇ ਉਲਟ ਉਹਦੇ ਨਾਲ ਉਹਦੇ ਹਸਪਤਾਲ ਖੋਲਦੇ ਡੋਨੇਸ਼ਨਾਂ ਦਿੰਦੇ ਆ ਆਪਣਾ ਕਰਤਾਰ ਉਹਦੇ ਉਲਟ ਕਰਦੇ ਆ ਡੱਬੀ ਤਾਂ ਮਤਲਬ ਦੀ ਦਸਮ ਪਾਸ਼ਾ ਨੇ ਕਿਹਾ ਸੀ ਰੱਖਿਆ ਕਰੇ ਵੀ ਰੱਖ ਲਿਆ ਕਰ ਕੋਲ ਉਹ ਤਾਂ ਪਾਣੀ ਬਲਾਉਂਦਾ ਸੀ ਨਾ ਤੁਸੀਂ ਉਹਦੇ ਵਾਲਾ ਦਾ ਕੰਮ ਕਰੋ ਗੁਰੂ ਵਾਲਾ ਨਾ ਕਰੋ ਉਹਦੇ ਵਾਲਾ ਹੀ ਕਰ ਲੋ ਇਹ ਸਿੱਖਾਂ ਦਾ ਸਿੱਖੀ ਵਾਲੀ ਕੋਈ ਨਿਸ਼ਾਨੀ ਨਹੀਂ ਹੈ ਸਿੱਖ ਤਾਂ ਪਰਉਪਕਾਰੀ ਹੈ ਜਨ ਪਰਉਪਕਾਰੀ ਜੀ ਦਾਨ ਦੇ ਭਗਤੀ ਲਾਇਣ ਅਜੇ ਤਾਂ ਆਪ ਨਹੀਂ ਲੱਗਿਆ ਸੀ ਕਿਸੇ ਨੂੰ ਕੀ ਲਾਉਣਾ ਜੀ ਦਾਨ ਦੇ ਜੀਵਨ ਦਾਨ ਦਿੰਦੇ ਨੇ ਭਗਤੀ ਉਸ ਭਗਤੀ ਲਾਉਂਦੇ ਨੇ ਜਿਹੜਾ ਮਰ ਜੰਮਣ ਮਰਨਾ ਹੀ ਕੱਟ ਦਿੰਦੇ ਨੇ ਐਸੀ ਭਗਤੀ ਲਾਉਂਦੇ ਨੇ ਜੀ ਜਿਹਦਾ ਜੰਮਣ ਜਨਮ ਮਰਨ ਕਟਿਆ ਜਾਂਦਾ ਹੈ ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਬੁਲਾਏ ਇਹ ਇਹ ਗੁਰਸਿੱਖ ਦੀ ਗੱਲ ਹੈ ਕਿੱਥੇ ਉਹ ਕਿੱਥੇ ਅਸੀਂ ਜੇ ਕੋਈ ਕਹੇ ਇਹ ਸਿੱਖ ਨਹੀਂ ਹਣ ਤਾਂ ਫਿਰ ਅਸੀਂ ਅਤਵਾਦੀ ਹੋ ਜਾਂਦੇ ਰਿਐਕਸ਼ਨ ਹੁੰਦਾ ਉਹਦਾ ਉਹ ਸੱਚ ਬੋਲਦਾ ਵੀ ਇਹ ਸਿੱਖ ਨਹੀਂ ਇਹ ਨਹੀਂ ਸੱਚ ਤੇ ਖਿਲਾਫ ਹਾਂ ਅਸੀਂ ਉਹ ਸੱਚ ਬੋਲਦਾ ਅਸੀਂ ਕਹਿੰਦੇ ਨੂੰ ਮਾਰ ਦੇਣਾ ਛੱਡੋ ਕੋਈ ਨਹੀਂ ਕਿ ਇਹ ਵੀ ਗੁਰਬਾਣੀ ਨੇ ਸਿਖਾਇਆ ਸਾਨੂੰ ਸਾਨੂੰ ਇਹ ਵੀ ਗੁਰਬਾਣੀ ਨੇ ਸਿਖਾਇਆ ਜਿਹੜਾ ਸੱਚ ਬੋਲੇ ਉਹਦੇ ਕੋਲ ਉਹਦੇ ਗਲ ਪੈ ਜਾਓ ਉਹਨੂੰ ਮਾਰ ਦਿਓ ਐਨੇ ਤਾਂ ਹਿੰਦੂ ਵੀ ਨਹੀਂ ਸੀ ਮੁਸਲਮਾਨ ਵੀ ਨਹੀਂ ਸੀ ਨਹੀਂ ਤਾਂ ਨਾਨਕ ਨੂੰ ਤਾਂ ਤੁਰਨ ਬਣਾ ਦਿੰਦੇ ਘਰੋਂ ਨਿਕਲਣ ਬਣਾ ਦਿੰਦੇ ਜਿਹੜੀਆਂ ਗੱਲਾਂ ਭਗਤਾਂ ਨੇ ਕਹਿਤੀਆਂ ਮੁਸਲਮਾਨਾਂ ਦੇ ਰਾਜ 'ਚ ਹਿੰਦੂ ਉਹਨਾਂ ਤੁਰਕੂ ਕਾਣਾ ਤੁਸੀਂ ਬਰਦਾਸ਼ਤ ਕਰ ਲਓਗੇ ਆਪਣੇ ਦਿਲ ਤੇ ਹੱਥ ਰੱਖ ਕੇ ਦੇਖੋ ਆਪਾਂ ਬਰਦਾਸ਼ਤ ਕਰ ਲਾਂਗੇ ਉਹ ਬਹੁਤ ਸਾਡੇ ਨੂੰ ਚੰਗੇ ਸੀ ਜਿਨ੍ਹਾਂ ਨੇ ਇਹ ਗੱਲਾਂ ਬਰਦਾਸ਼ਤ ਕਰ ਲਈਆਂ ਮੰਨਿਆ ਚਾਹੇ ਨਾ ਮੰਨਿਓ ਅਸੀਂ ਕਿਹੜਾ ਮੰਨਦੇ ਹਾਂ ਜੇ ਉਹਨਾਂ ਦਾ ਨਹੀਂ ਮੰਨਿਆ ਤਾਂ ਸਿੱਖ ਜਿੰਨੇ ਕ ਬਣੇ ਉਹਨਾਂ ਚੋਂ ਹੀ ਬਣੇ ਨੇ ਮੀਂਹ ਤਾਂ ਨਹੀਂ ਪਿਆ ਸਿੱਖਾਂ ਦਾ ਉਹਨਾਂ ਹਿੰਦੂਆਂ ਚੋਂ ਹੀ ਬਣੇ ਨੇ ਸਿੱਖ ਸਿੱਖਾਂ ਦੀ ਕਿਹੜਾ بارش ਪਈ ਸੀ ਅੱਡ ਵੀ ਵੱਖਰੇ ਵਰਸੇ ਸੀ ਵੀ ਇਹ ਤਾਂ ਜੀ ਹਿੰਦੂ ਸਾਰੇ ਖੋਟੇ ਨੇ ਹੁਣ ਹੋਰ ਅਲੱਗ ਤਰੀਕੇ ਨਾਲ ਸਿੱਖਾਂ ਦਾ ਮੀਂਹ ਪਾਉਨੇ ਇਹਨਾਂ ਦੇ ਵਿੱਚੋਂ ਹੀ ਮੜੇ ਨੇ ਇਹਨਾਂ ਦੇ ਵਿੱਚੋਂ ਹੀ ਹੁਣ ਸਿੱਖ ਵੜਨਗੇ ਸਾਰਿਆਂ ਚੋਂ ਹਿੰਦੂਆਂ ਚੋਂ ਵੀ ਸਿੱਖਾਂ ਚੋਂ ਵੀ ਈਸਾਈਆਂ ਚੋਂ ਵੀ ਸਾਰਿਆਂ ਚੋਂ ਹੀ ਬਣਨਗੇ ਕੋਈ ਇਕੱਲੇ ਕੋਈ ਵੀ ਕਿਤੇ ਇੱਕੋ ਜਿਹਾ ਨਹੀਂ ਹੁੰਦਾ ਨਾ ਸਾਰੇ ਮਾੜੇ ਹੁੰਦੇ ਨੇ ਨਾ ਸਾਰੇ ਚੰਗੇ ਹੁੰਦੇ ਜਿਵੇਂ ਕਹਿੰਦੇ ਆ ਵੀ ਹੱਥ ਦੀਆਂ ਪੰਜੇ ਉਂਗਲੀਆਂ ਇਕਸਾਰ ਨਹੀਂ ਹੁੰਦੀਆਂ ਨਾ ਹੀ ਬਰੀ ਨਾ ਹੀ ਗੱਲ ਚੰਗੇ ਵੀ ਨੇ ਮੁਸਲਮਾਨਾਂ 'ਚ ਵੀ ਚੰਗੇ ਨੇ ਈਸਾਈਆਂ 'ਚ ਵੀ ਚੰਗੇ ਨੇ ਸਿੱਖਾਂ 'ਚ ਵੀ ਚੰਗੇ ਨੇ ਪਰ ਸਾਨੂੰ ਜਿੰਨੀ ਤਾਦਾਦ ਦੇ ਵਿੱਚ ਚੰਗੇ ਹੋਣਾ ਚਾਹੀਦਾ ਸੀ ਸਾਡੀ ਰੇਸ਼ੋ ਬਹੁਤ ਘੱਟ ਹੈ ਜੇ ਉਸੇ ਰੇਸ਼ੋ ਨਾਲ ਅਸੀਂ ਚੰਗੇ ਆ ਜਿਹੜੀ ਰੇਸ਼ੋ ਨਾਲ ਦੂਏ ਚੰਗੇ ਨੇ ਫਿਰ ਸਾਨੂੰ ਗੁਰਬਾਣੀ ਦਾ ਕੀ ਅਸਰ ਹੋਇਆ ਸਾਡੇ ਕੋਲ ਤਾਂ ਦਵਾਈ ਸੀ ਉਹ ਜੇ ਸਾਨੂੰ ਵੀ ਉਹਨੇ ਹੀ ਉਹ ਜਿਹੇ ਰੋਗ ਨੇ ਸਾਡੇ ਦਵਾਈ ਦੀ ਫੈਕਟਰੀਆਂ ਦਾ ਕੀ ਫਾਇਦਾ ਹੋਇਆ ਸਾਤੋਂ ਤਾਂ ਲੋਕ ਦਵਾਈ ਸਾਡੇ ਵੱਲ ਤਾਂ ਦੁਨੀਆ ਦੇਖਦੀ ਹੈ ਸਿੱਖਾਂ ਵੱਲ ਨੂੰ ਦੁਨੀਆ ਦੇਖਦੀ ਹੈ ਵੀ ਇਹਨਾਂ ਨੇ ਘਰ ਫੈਕਟਰੀ ਹੈ ਇਹਨਾਂ ਦੇ ਦਵਾਈ ਹੈ ਇਹਨਾਂ ਤੋਂ ਦਵਾਈ ਲਈਏ ਨਾਮ ਲਈਏ ਤੇ ਸਾਨੂੰ ਅਸੀਂ ਵੀ ਕੁਝ ਤਰੱਕੀ ਕਰੀਏ ਖੜਾ ਛੜਾਈਏ ਅਸੀਂ ਕੀ ਕਰਦੇ ਇਸ ਕਰਕੇ ਰਾਮ ਕਹਿਣ ਨੂੰ ਫਿਰ ਅਸੀਂ ਕਹੀ ਜਾਂਦੇ ਆ ਜਿਵੇਂ ਗੁਰਬਾਣੀ ਕਿਹਾ ਉਵੇਂ ਨਹੀਂ ਕਹਿੰਦੇ ਮਾਲਾ ਫੜਾ ਦਿੰਦੇ ਨੇ ਸੰਤ ਇਹ ਬਾਣੀ ਪੰਜ ਬਾਣੀਆਂ ਨੇ ਅਸੀਂ ਜਾ ਕੇ ਬੋਲਿਆ ਜੀ ਬਾਣੀ ਤਾਂ ਪੜਦੇ ਮਨ ਨਹੀਂ ਟਿਕਦਾ ਅਸਰ ਨਹੀਂ ਹੁੰਦਾ ਮਨ ਤਾਂ ਨਹੀਂ ਟਿਕਦਾ ਸਾਨੂੰ ਬਾਣੀ ਦੀ ਸਮਝ ਨਹੀਂ ਇੱਕ ਗੱਲ ਜੇ ਸਮਝ ਆ ਜਾਂਦੀ ਹੈ ਫਿਰ ਅਸੀਂ ਉਹਨੂੰ ਮੰਨਦੇ ਨਹੀਂ ਦੂਜੀ ਗੱਲ ਬਸ ਮੰਨਣ ਤੱਕ ਮਨ ਟਿਕਣ ਲੱਗ ਜਾਂਦਾ ਜਿੰਨਾ ਕੁ ਮੰਨੀ ਜਾਊ ਉਹਨਾਂ ਮਨ ਟਿਕੀ ਜਾਊ ਮਨ ਕੀਤਾ ਭਾਉ ਅਗਲੀ ਗੱਲ ਹੈ ਜਿਹੜਾ ਭਾਉ ਹੈ ਨਾ ਉਹਦੇ ਬਿਨਾ ਭਗਤੀ ਨਹੀਂ ਹੋਣੀ ਗਾਹਾਂ ਨਹੀਂ ਹੋਣੀ ਮਨ ਤੇ ਮੰਨਣ ਨਾਲ ਬਹੁਤ ਕੁਝ ਫਰਕ ਪੈ ਜਾਊਗਾ ਮੰਨਣ ਨਾਲ ਬਹੁਤ ਕੁਝ ਫਰਕ ਪੈ ਜਾਊਗਾ ਗੁੰਗੇ ਦੀ ਅਵਸਥਾ ਤੱਕ ਤਾਂ ਪਹੁੰਚੇ ਜਾਊ ਨਾ ਜੋ ਗੂੰਗੇ ਗੁੜ ਖਾਇਆ ਜਿਹੜਾ ਭਾਉ ਹੈ ਉਹ ਫਿਰ ਗਹਾਂ ਆਰਾਧਨਾ ਤੇ ਜਾਂਦੀ ਹੈ ਗੱਲ ਉਹ ਆਰਾਧਨਾ ਤੇ ਚਲੀ ਜਾਂਦੀ ਹੈ ਪਰ ਦੁਨੀਆ ਦੇ ਵਿੱਚ ਐ ਹੋ ਜੂ ਉਹ ਸਮਾਂ ਤਾਂ ਚਲੇ ਜਾਉ ਸੱਚੇ ਮਾਰਗ ਚੱਲਦੇ ਆ ਉਸ ਤਤ ਕਰੇ ਜਾ ਕਾਵਲ ਕਾਵ ਮੰਨਣ ਵਾਲਾ ਸੱਚੇ ਮਾਰਗ ਤੁਰਤਾ ਪਿਆ ਤੁਰੇ ਤੇ ਜਹਾਂ ਜਹਾਨ ਤਾਂ ਉਸਤ ਕਰਨ ਲੱਗ ਜਾਂਦਾ ਹੈ ਥੋੜਾ ਜਿਹਾ ਆਦਮੀ ਕੋਈ ਹੋਵੇ ਕੋਈ ਬੱਚਾ ਹੋਵੇ ਗਲਤ ਸੋਸਾਇਟੀ 'ਚ ਬੈਠਦਾ ਥੋੜਾ ਜਿਹਾ ਵੀ ਉਹ 'ਚ ਵੋਟ ਪੈਂਦਾ ਕਹਿੰਦਾ ਨਹੀਂ ਬਈ ਹੁਣ ਤਾਂ ਬਹੁਤ ਸੁਧਰ ਗਿਆ ਉਹਨੂੰ ਸਾਰੇ ਉਹਦੇ ਨਾਲ ਦੇਖਣ ਦੀ ਲੋਕਾਂ ਦੀ ਦ੍ਰਿਸ਼ਟੀ ਬਦਲ ਜਾਂਦੀ ਹੈ ਸੋਚਣ ਦੀ ਦ੍ਰਿਸ਼ਟੀ ਸਾਰਿਆਂ ਦੀ ਬਦਲ ਜਾਂਦੀ ਹੈ ਨਹੀਂ ਬਈ ਹੁਣੇ ਠੀਕ ਹੈ ਚਾਹੇ ਥੋੜਾ ਜਿਹਾ ਹੀ ਠੀਕ ਹੋਇਆ ਹੋਵੇ ਉਹਨੂੰ ਵੀ એનર્ਜੀ ਮਿਲਦੀ ਹੈ ਜੋ ਹੌਸਲਾ ਮਿਲਦਾ ਵੀ ਮੈਂ ਠੀਕ ਆ ਮੈਨੂੰ ਲੋਕ ਚੰਗਾ ਕਹਿੰਦੇ ਨੇ ਮੈਂ ਹੋਰ ਚੰਗਾ ਬਣਾ ਉਸਤਤ ਕਰੇ ਜਹਾਨ ਵਾਲੀ ਵੀ ਗੱਲ ਨਹੀਂ ਹਾਲੇ ਸਾਡੇ ਕੋਲ ਸਿੱਖਾਂ ਦੀ ਇਹ ਪਹਿਲੀ ਸਟੇਜ ਹੈ ਪਹਿਲੀ ਸਟੇਜ ਹੈ ਕਮ ਤੋਂ ਕਮ ਜਿਹੜੇ ਅਮਰਧਾਰੀ ਨੇ ਉਹਨਾਂ ਇਹਦਾ ਇਹ ਗੱਲ ਹੋਣੀ ਚਾਹੀਦੀ ਸੀ ਜਿਨ੍ਹਾਂ ਨੂੰ ਅਸੀਂ ਅਮਰਧਾਰੀ ਕਹਿੰਦੇ ਆ ਪਹੜ ਕਹਿ ਲੋ ਜਿਨ੍ਹਾਂ ਨੂੰ ਗੁਣਤੀ ਮਿਲ ਗਈ ਗੁਰੂ ਦੀ ਉਹਨਾਂ ਤੇ ਤਾਂ ਅਸਰ ਪੈਣਾ ਚਾਹੀਦਾ ਸੀ ਕੋਈ ਅਸਰ ਕੁਝ ਬਰਲੇ ਤੇ ਹੁੰਦਾ ਵੀ ਹੈ ਸਾਰੇ ਕੁਝ ਤਾਂ ਹੈ ਵਿਰਲੇ ਵਿਰਲੇ ਤੇ ਹੈਗਾ ਸਮਾਜ ਦੇ ਵਿੱਚ ਉਹਨਾਂ ਵਿਰਲਿਆਂ ਦੀ ਕੋਈ ਪੁੱਛ ਨਹੀਂ ਜਿਹੜੀ ਸੰਗਤ ਉਹ ਵਿਰਲਿਆਂ ਦੀ ਪੁੱਛਣਾ ਨਾ ਹੋਵੇ ਉਹ ਸੰਗਤ ਮੂਰਖਾਂ ਦੀ ਹੁੰਦੀ ਹੈ ਗੁਰੂ ਕੀ ਸੰਗਤ ਨਹੀਂ ਹੁੰਦੀ ਗੁਰੂ ਕੀ ਸੰਗਤ ਨਹੀਂ ਹੁੰਦੀ ਉਹ ਸਾਖਤਾਂ ਦੀ ਸੰਗਤ ਹੁੰਦੀ ਕਿਉਂਕਿ ਗੁਰੂ ਬਾਣੀ ਦਾ ਕਹਿੰਦੀ ਆ ਕੋਈ ਜਿਹੜੇ ਸੱਜਣ ਸੱਜੜੇ ਨੇ ਉਹਨਾਂ ਨਾਲ ਜੁੜ ਕਚੜਿਆਂ ਨੂੰ ਤੋੜ ਲੈ ਕਚੜਿਆਂ ਨੂੰ ਤਾਂ ਤੋੜਨ ਨੂੰ ਕਿਹਾ ਆ ਕਚੜੇ ਮਾਇਆ ਧਾਰੀ ਹੁੰਦੇ ਨੇ ਸੱਜੜੇ ਗੁਰਬਾਣੀ ਨੂੰ ਮੰਨਣ ਵਾਲੇ ਚੱਲਣ ਵਾਲੇ ਹੁੰਦੇ ਨੇ ਚੱਬਣ ਚੱਲਣ ਰਤਨ ਸੇ ਸੁਣੀਆਂ ਬਹਿ ਗਏ ਜਿਨ੍ਹਾਂ ਨੇ ਬਾਣੀ ਨੂੰ ਜ਼ੋਰ ਨਾਲ ਵਿਚਾਰਿਆ ਚੱਬਿਆ ਨਾ ਜਿਵੇਂ ਕੋਈ ਰੋਟੀ ਕਾਟਦੀ ਨੂੰ ਚੱਬੇ ਤੇ ਖਾਉ ਨਾ ਗੁਰਬਾਣੀ ਬੜੀ ਸਖਤ ਚੀਜ਼ ਹੈ ਸਾਰ ਹੈ ਬੜੀ ਔਖੀ ਸਮਝ ਆਉਂਦੀ ਹੈ ਬੜਾ ਜ਼ੋਰ ਪੂਰੇ ਜ਼ੋਰ ਨਾਲ ਦਵਾਈਏ ਮਨ ਚਿੱਤ ਨੂੰ ਦੋਲ ਤਾਂ ਹੀ ਜੋ ਰਸ ਨਿਕਲਦਾ ਚੱਬਣ ਦਾ ਵੱਲਾ ਸਮਝ ਲੈਣਾ ਸੁੱਕੀ ਰੋਟੀ ਨੂੰ ਜਦੋਂ ਚੱਬਾਂਗੇ ਬਰੀਕ ਕਰਾਂਗੇ ਉਨੀ ਮਿੱਠੀ ਹੁੰਦੀ ਚਲੀ ਜਾਂਦੀ ਹੈ ਜਿੰਨਾ ਚੱਬੀ ਜਾਵਾਂਗੇ ਮਿੱਠੀ ਹੁੰਦੀ ਚਲੀ ਜਾਊਗੀ ਜੇ ਬਰੀਕ ਹੁੰਦੀ ਚਲੂ ਮਿੱਠੀ ਵੀ ਹੁੰਦੀ ਚਲੀ ਜਾਂਦੀ ਹੈ ਐਵੇਂ ਬਾਣੀ ਮਿੱਠੀ ਲੱਗਦੀ ਚਲੀ ਜਾਂਦੀ ਹੈ ਜਿੰਨਾ ਜ਼ਿਆਦਾ ਵਿਚਾਰ ਚੱਲਣ ਫਿਰ ਉਹਤੇ ਚੱਲਣ ਕੱਲੇ ਚੱਪੜੇ ਨਾ ਚੱਲਣ ਵੀ ਬੰਨਣ ਵੀ ਰਤਨ ਸੇ ਵਾਹ ਰਤਨ ਹੋ ਗਏ ਰਤਨ ਦਾ ਮਤਲਬ ਹੈ ਉਹਨਾਂ ਦਾ ਹਿਰਦੇ ਨੂੰ ਉਹਨਾਂ ਦੇ ਮਨ ਨੂੰ ਰੰਗ ਚੜ ਜਾਂਦਾ ਪਾਣੀ ਦਾ ਉਹਨਾਂ ਦਾ ਤਨ ਰੰਗਿਆ ਜਾਂਦਾ ਰੱਤੇ ਰੱਤੇ ਜਾਂਦੇ ਨੇ ਰਤਨ ਉਹ ਨੇ ਜਿਹੜੇ ਜੋ ਰੱਤੇ ਰੰਗ ਇੱਕੇ ਉਹ ਰਤਨ ਹੁੰਦੇ ਨੇ ਰਤਨ ਉਹਨੂੰ ਕਹਿੰਦੇ ਨੇ ਜਿਹਨੂੰ ਪੱਥਰ ਹੋਵੇ ਰੰਗਦਾਰ ਹੋਵੇ ਔਰ ਚਾਨਣ ਹੋਵੇ ਜੀ ਉਹਨੂੰ ਰਤਨ ਕਹਿੰਦੇ ਅਸੀਂ ਜਿਹਨੂੰ ਨਾਮ ਦਾ ਰੰਗ ਚੜ ਜਵੇ ਉਹ ਰਤਨ ਹੈ ਮਨ ਉਹ ਮਨ ਰਤਨ ਹੋ ਜਾਂਦਾ ਨਾਮ ਦਾ ਰੰਗ ਚੜ ਗਿਆ ਰੰਗਿਆ ਗਿਆ ਮਾਇਆ ਦਾ ਮਾਇਆ ਦਾ ਰੰਗ ਵੀ ਚੜਿਆ ਹੋਇਆ ਹੈ ਲੋਭ ਦਾ ਰੰਗ ਵੀ ਚੜਿਆ ਹੋਇਆ ਹੈ ਮਾਇਆ ਦਾ ਪਾ ਲੱਗਦਾ ਤਾਂ ਲੋਭ ਦਾ ਰੰਗ ਚੜ ਜਾਂਦਾ ਜਦੋਂ ਨਾਮ ਦਾ ਰੰਗ ਚੜਦਾ ਮਾਇਆ ਦਾ ਰੰਗ ਉਤਰ ਜਾਂਦਾ ਪਾ ਉਤਰ ਜਾਂਦਾ ਚੱਬਣ ਚੱਲਣ ਰਤਨ ਰਤਨ ਸੇ ਸੁਣੀਰ ਬਹਿ ਗਏ ਜਿਨ੍ਹਾਂ ਨੇ ਕੇਵਲ ਸੁਣੇ ਸੁਣੇ ਉਹ ਕਲਪਨਾ ਦੀ ਨਦੀ ਜਦ ਆਉਂਦੀ ਹੈ ਉਹਨਾਂ ਦੇ ਪੈਰ ਨਿਕਲੇ ਜਾਂਦੇ ਨੇ ਉਹਨਾਂ ਦੇ ਪੈਰ ਨਹੀਂ ਖੜਦੇ ਕਲਪਨਾ ਦੇ ਮੂਰੇ ਸੁਣੀ ਔਰ ਬਹਿ ਗਏ ਜੇ ਮਹਿਜ ਕਰਨਾ ਨਾਲ ਸੁਣ ਕੇ ਗਾਹ ਸਮਝਿਆ ਨਹੀਂ ਅਰ ਤੇ ਖੜੇ ਨਹੀਂ ਉਹ ਬਹਿ ਜਾਂਦੇ ਸੁਣੀ ਔਰ ਬਹਿ ਗਏ ਪਹਿਲ ਅਸੀਂ ਤਾਂ ਸੁਣਿਆ ਵੀ ਸਮਾਰ ਕੇ ਨਹੀਂ ਹੈ ਜੇ ਸੁਣਿਆ ਤਾਂ ਉਹਦੇ ਅਰਥ ਗਲਤ ਕਰੇ ਹੋਏ ਅਰਥ ਦੇ ਅਨਰਥ ਕੀਤੇ ਹੋਏ ਕੀਤੇ ਕਿਰਾਏ ਮਿਲ ਗਏ ਔਰ ਉਹਨਾਂ ਦੇ ਖਿਲਾਫ ਵੀ ਅਰਥ ਮਿਲਦੇ ਨੇ ਉਹਦਾ ਧਿਆਨ ਨਹੀਂ ਰਾਮ ਕਹਿਣ ਮੇ ਭੇਦ ਹੈ ਇੱਕ ਰਾਮ ਸਭਾ ਕਹੇ ਇੱਕ ਕੌਤਕ ਹਾਰ ਕੌਤਕ ਕੀ ਹੁੰਦਾ ਕੌਤਕ ਕੌਤਕ ਦੋ ਪ੍ਰਕਾਰ ਦੇ ਨੇ ਕੌਤਕਾਂ ਦੇ ਵੀ ਬੜਾ ਹੁੰਦਾ ਕੌਤਕ ਨਾਟਕ ਜੇਟਕਾਂ ਨੂੰ ਕੌਤਕ ਸਮਝ ਲਿਆ ਕੌਤਕ ਤਾਂ ਬਣ ਗਿਆ ਵਿੱਚ ਵੀ ਮਨ ਨੂੰ ਬਦਲ ਦੇਣਾ ਸਭ ਤੋਂ ਵੱਡਾ ਕੌਤਕ ਹੈ ਮਨ ਬਦਲ ਜਵੇ ਨਾ ਮਨ ਨੂੰ ਮਨ ਵਿੱਚ ਜਿਵੇਂ ਹੀਰੇ ਵਿੱਚ ਸੁਰਾਖ ਕਰਨਾ ਕੋਈ ਦੁਨੀਆ ਦੀ ਚੀਜ਼ ਨਹੀਂ ਹੀਰੇ ਸੁਰਾਖ ਕਰ ਦਵੇ ਬਿਨਾਂ ਹੀਰੇ ਤੇ ਹੀਰੇ ਹੀਰਾ ਬੇਦ ਪਵਨ ਮਨ ਸਹਿਜੇ ਰਹਾ ਸਮਾਏ ਮਨ ਨੂੰ ਘੜ ਦੇਣ ਵਾਸਤੇ ਕੋਈ ਐਸੀ ਸ਼ਕਤੀ ਨਹੀਂ ਜਿਹੜੀ ਮਨ ਨੂੰ ਘੜ ਦੇਵੇ ਜੈਪੁਰ ਹੀਰੇ ਤਰਾਸ਼ ਦੇ ਉਧਰ ਵੀ ਗੁਜਰਾਤ ਵੀ ਹੀਰੇ ਤਰਾਸ਼ ਦੇ ਹੀਰੇ ਤਰਾਸ਼ਣ ਵਾਸਤੇ ਹੀਰਾ ਹੀ ਲੱਗਿਆ ਹੁੰਦਾ ਹੀਰੇ ਨਾਲ ਹੀਰਾ ਤਰਾਸ਼ਿਆ ਜਾਂਦਾ ਗੁਰਬਾਣੀ ਦੇ ਟੂਲ ਬਿਨਾ ਬ੍ਰਹਮ ਗਿਆਨ ਬਿਨਾ ਆਤਮ ਗਿਆਨ ਬਿਨਾ ਮਨ ਕੜਿਆ ਨਹੀਂ ਜਾਂਦਾ ਨਹੀਂ ਲੈ ਹੋਰ ਕੋਈ ਚੀਜ਼ ਨਹੀਂ ਹੈ ਜੋ ਮੈਲ ਹੈ ਤੋਂ ਮਾਇਆ ਦੀ ਮੈਲ ਲਾ ਆਤਮ ਗਿਆਨ ਤੋਂ ਬਿਨਾਂ ਨਹੀਂ ਰਹਿ ਸਕਦਾ ਦੁਨੀਆ ਦੇ ਜਿੰਨੇ ਵੀ ਗਿਆਨ ਨੇ ਕੀ ਕਰਦੇ ਨੇ ਲੋਭ ਵਧਾਉਂਦੇ ਨੇ ਜਿਹੜਾ ਗਿਆਨ ਲੋਭ ਵਧਾਉਂਦਾ ਹੈ ਉਹ ਹੰਕਾਰ ਵੀ ਪੈਦਾ ਕਰਦਾ ਹੈ ਨਾਲ ਪੜ੍ਹਾਈ ਤੋਂ ਬਿਨਾਂ ਗਿਆਨ ਨਹੀਂ ਕੋਈ ਵੀ ਪੜ੍ਹਾਈ ਤੋਂ ਬਿਨਾਂ ਇਹ ਵੀ ਪੜ੍ਹਾਈ ਹੈ ਸਾਡੇ ਕੋਲ ਫੜ ਗੱਡੀ ਲੱਦੀ ਹੈ ਵੈਸੇ ਨੂੰ ਕਿਹਾ ਜੇ ਗੁਰਬਾਣੀ ਵੀ ਪੜ੍ਹੀ ਜਾਵਾਂਗੇ ਗੱਡੀ ਲੱਦੀ ਵਾਲੀ ਗੱਲ ਹੈ ਪੜ੍ਹਾਈ ਮਹਿਲ ਜਿਹੜੀ ਹੈ ਜੇ ਉਹ ਲੋਭ ਪੈਦਾ ਕਰਦੀ ਹੈ ਤਾਂ ਹੰਕਾਰ ਨਾਲ ਪੈਦਾ ਕਰੂਗੀ ਦੁਨੀਆ ਦੀ ਵਡਿਆਈ ਨਾਲ ਪੈਦਾ ਕਰੂਗੀ ਇਹ ਸਮਝ ਲੋ ਨੁਕਸਾਨ ਕਰੇ ਪੜਿਆ ਮੂਰਖ ਆਖੀਐ ਜਿਤ ਲਬ ਲੋਭ ਹੰਕਾਰ ਇਹ ਗਿਆਨ ਐਸਾ ਹੈ ਤੁਹਾਨੂੰ ਅਲਰਟ ਰੱਖਦਾ ਹਰ ਵਕਤ ਵੀ ਹੰਕਾਰ ਨਹੀਂ ਕਰਨਾ ਹੰਕਾਰ ਤੋਂ ਬਚਣਾ ਜਿਹੜੇ ਮੰਨਣ ਵਾਲੇ ਨੇ ਬਾਣੀ ਨੂੰ ਇਹ ਗੱਲ ਨੂੰ ਮੰਨਣ ਵਾਲੇ ਨੇ ਹੰਕਾਰ ਤੇ ਬਚਣਾ ਅਲਰਟ ਰਹਿੰਦੇ ਨੇ ਬਚ ਜਾਂਦੇ ਨੇ ਜਿਹੜੇ ਨਹੀਂ ਮੰਨਣ ਵਾਲੇ ਹੰਕਾਰ ਕਰ ਲੈਂਦੇ ਟਾਰਗੇਟ ਕੀ ਹੈ ਕਿਸੇ ਦਾ ਗੁਰਬਾਣੀ ਪੜ੍ਹ ਕੇ ਕਰਨ ਦਾ ਸਵਾਲ ਹੈ ਜੇ ਟਾਰਗੇਟ ਉਹਦਾ ਪ੍ਰਚਾਰ ਕਰਨਾ ਪੈਸੇ ਕਮਾਉਣੇ ਨੇ ਉਹਨੇ ਉਸ ਦ੍ਰਿਸ਼ਟੀਕੋਣ ਤੋਂ ਗੱਲ ਕਰਨੀ ਹੈ ਜੇ ਕਿਸੇ ਨੇ ਕਹਿਤਾ ਵੀ ਆ ਗੱਲ ਐ ਨਾ ਕਹੋ ਸੰਗਤ ਜਾਂ ਉਹਨੂੰ ਬਦਲ ਲੈਣੀ ਹੈ ਉਹਦਾ ਟਾਰਗੇਟ ਮਾਇਆ ਦਾ ਉਹ ਮੂਰਖ ਪੜਿਆ ਮੂਰਖ ਆਖਿਆ ਜੇ ਤਲਬ ਲੋ ਗਿਆਨ ਕੋਈ ਵੀ ਜੇ ਹੰਕਾਰ ਪੈਦਾ ਕਰ ਜਵੇ ਜਾਂ ਲੋਭ ਦੀ ਪੂਰਤੀ ਵਾਸਤੇ ਵਰਤ ਲਈਏ ਤਾਂ ਸਮਝੋ ਨੁਕਸਾਨ ਕਰ ਗਿਆ ਖੰਨੇ ਤਿੱਖੀ ਹੋ ਗਈ ਇਹ ਧਰਮ ਸਾਰੀ ਦੁਨੀਆ ਵਿੱਚ ਲੋਭ ਦੀ ਪੂਰਤੀ ਵਾਸਤੇ ਇਸਤੇਮਾਲ ਕੀਤਾ ਜਾਂਦਾ ਸਵਾਏ ਗੁਰਮੁਖਾਂ ਦੇ ਦੁਨੀਆ ਦੇ ਸਾਰੇ ਲੋਕ ਲੋਕਾਂ ਨੂੰ ਇਸ ਕਰਕੇ ਮਗਰ ਲਾਉਂਦੇ ਨੇ ਪਬਲਿਕ ਨੂੰ ਲਾਲਚ ਦੇ ਕੇ ਧਰਮ ਤੋਂ ਹਰੇਕ ਕਿਸਮ ਦੇ ਲੋਭ ਦੀ ਪੂਰਤੀ ਹੋ ਤੁਹਾਡੀ ਇੱਛਾ ਦੀ ਪੂਰਤੀ ਹੋ ਇੱਛਾ ਦੀ ਇਹੀ ਅੱਜ ਸਿੱਖਵਤ ਵਿੱਚ ਹੈ ਇਹੀ ਪੰਡਤ ਨੇ ਰਾਹ ਪਾੜਿਆ ਸੀ ਪੰਡਤ ਜੀ ਪਾੜੀ ਬਾੜ ਸੀ ਨਾ ਮਨ ਦੀਆਂ ਇੱਛਾ ਖਤਮ ਕਰੋ ਪ੍ਰਭੂ ਤਾਂ ਉਲਟ ਉਹਨੇ ਕਾਇਦਾ ਦਾ ਫਿਰ ਲੋਕਾਂ ਨੇ ਲੋਕਾਂ ਨੇ ਤਾਂ ਮੰਦਰ 'ਚ ਨਹੀਂ ਆਉਣਾ ਮੰਦਰ 'ਚ ਨਹੀਂ ਆਉਣਾ ਮੇਰਾ ਉੱਥੇ ਗੁਜ਼ਾਰਾ ਹੋਣਾ ਮਸਲਾ ਹੈ ਪੰਡਤ ਦਾ ਉੱਤੇ ਡੇਰਾ ਚੱਲਣਾ ਮਸਲਾ ਹੈ ਮੈਸੇਜ ਦੇਣਾ ਮਸਲਾ ਨਹੀਂ ਨਾਨਕ ਦਾ ਮੈਸੇਜ ਦੇਣਾ ਮਸਲਾ ਹੈ ਸੁਨੇਹਾ ਦੇਣਾ ਮਸਲਾ ਹੈ ਦਰਗਾਹ ਦਰਗਾਹ ਕੀ ਗੱਲ ਦੱਸਣੀ ਮਸਲਾ ਹੈ ਕਬੀਰ ਭਗਤਾਂ ਦੇ ਸਾਹਮਣੇ ਸੰਤਾਂ ਦੇ ਸਾਹਮਣੇ ਮਸਲਾ ਨਹੀਂ ਸੰਤਾਂ ਦੇ ਸਾਹਮਣੇ ਡੇਰਾ ਵਧੀਆ ਚਲਾਉਣਾ ਮਸਲਾ ਵਧੀਆ ਲੰਗਰ ਚਲਾਉਣਾ ਮਸਲਾ ਤਾਂ ਦੁਨੀਆ ਆਊਗੀ ਲੰਗਰ ਖੀਰ ਦਾ ਜਾਂ ਜਲੇਬੀਆਂ ਦਾ ਤਾਂ ਦੁਨੀਆ ਆਊਗੀ ਦੁਨੀਆ ਨੂੰ ਕਿਵੇਂ ਆਪਣੇ ਨਾਲ ਆਕਰਸ਼ਿਤ ਜੋੜਨਾ ਇਹ ਮਸਲਾ ਦੁਨੀਆ ਦੇ ਮਤਲਬ ਦੀ ਗੱਲ ਕਰਨੀ ਹੈ ਮਸਲਾ ਪੰਡਤ ਨੇ ਕਿਹਾ ਤਾਂ ਕਾਮਯਾਬ ਹੋ ਇਹ ਪਲਾਨ ਬਣਾਇਆ ਗਿਆ ਸਾਰਿਆਂ ਨੂੰ ਸਿੱਖ ਬਣਾਉਣਾ ਹੈ ਰਣਜੀਤ ਸਿੰਘ ਨੂੰ ਚਾਹੀਦਾ ਸੀ ਤੋਂ ਮਤਾ ਦਾ ਸਿੱਖ ਬਣਾਉਣੇ ਨੇ ਉਹਦਾ ਰਾਜਤਾਨ ਰਹਿੰਦਾ ਸੀ ਇਹ ਵੀ ਇਹੀ ਕਰਦੇ ਨੇ ਜਾਤੇ ਜਿਆਦਾ ਲੋਕਾਂ ਨੂੰ ਸਿੱਖ ਬਣਾਉ ਵੋਟਾਂ ਪੱਕੀਆਂ ਹੋ ਗਈਆਂ ਜਿਹਦਾ ਵਰਤੀ ਜਗ੍ਹਾ ਵੋਟ ਚਾਹੇ ਕੰਮ ਨੂੰ ਬਾਅਦ ਵਿੱਚ ਚਾਹੇ ਕਮਿਸ਼ਨਰ ਨੂੰ ਬਾਅਦ ਵਿੱਚ ਹੋਰ ਕੋਈ ਨਹੀਂ ਇਹਦੇ ਵਿੱਚ ਸਿਰਫ ਉਹਨਾਂ ਨੂੰ ਬਣਨ ਜੋ ਭੇਡਾਂ ਦੇ ਟਿੱਕੇ ਲਾਏ ਹੋਏ ਨੇ ਰੰਗ ਦੇ ਉਹ ਕਹਿੰਦੇ ਹਰੀਆਂ ਮੇਰੀਆਂ ਲਾਲ ਤੇਰੀਆਂ ਨੇ ਆਪਣਾ ਆਪਣਾ ਰੰਗ ਲਾਇਆ ਪਛਾਣ ਇਹ ਤਾਂ ਬੇਡਾ ਨੂੰ ਟੱਕੇ ਨੇ ਹੋਰ ਕੁਝ ਨਹੀਂ ਹੈ ਉਹਨਾਂ ਦੀ ਉਹਨਾਂ ਨੇ ਲਾਉਣੀ ਉਹਨਾਂ ਦੀ ਉਹਨਾਂ ਨੇ ਲਾਉਣੀ ਚੂਦੀਆਂ ਚਾਹੇ ਆਪੇ ਨੇ ਵਿਚਾਰੀਆਂ ਕੋਈ ਤਾਂ ਕੋਈ ਨਹੀਂ ਬੋਲਦਾ ਕਹਿੰਦੇ ਕੁਛ ਚੁਗੋ ਤੁਸੀਂ ਆਪੇ ਜਾ ਕੇ ਵਾਲ ਗਸੀਆਂ ਵੋਟਾਂ ਦੇ ਇਹ ਤਾਂ ਇਹ ਗੱਲ ਹੈ ਹੋਰ ਕੀ ਹੈ ਉਹ ਮਸਲਾ ਨਹੀਂ ਹੈ ਤਾਂ ਉੱਥੇ ਸਾਰੇ ਲੋਕ ਇਸ ਕੋਲਗੇ ਗੁਰੂ ਵੇਲੇ ਬਣੇ ਨਹੀਂ ਜੀ ਸਿੰਘ ਵੇਲੇ ਸਾਰੇ ਬਣ ਗਏ ਕਿਉਂਕਿ ਉਹਦੇ ਕੋਲ ਕੀ ਕਰਾਂ ਵਾਸੀ ਸਾਰੇ ਕਿਵੇਂ ਬਣ ਗਏ ਆ ਕਬੀਰ ਦੀ ਜਿਹੜੀ ਪੰਕਤੀ ਸੀ ਨਾ ਮਿਸਯੂਜ਼ ਕਰ ਲਿਆ ਕਹਿ ਰਿਹਾ ਨਾ ਜੇ ਮਾਰਗ ਤੇ ਗਏ ਪਾਛੇ ਪੜੀ ਵੀਰ ਕਹਿੰਦੇ ਭਾਈ ਪੰਡਤ ਵਾਲਾ ਮਾਰਗ ਲਿਆਓ ਗੁਰਦੁਆਰੇ ਜੇ ਜੇ ਲੋਕ ਚਾਹੁੰਦੇ ਹੋ ਤੁਸੀਂ ਸਾਰੇ ਜੁੜਨ ਗੁਰਦੁਆਰੇ ਨਹੀਂ ਜੁੜਨਾ ਕਿਸੇ ਨੇ ਨਹੀਂ ਗੁਰੂਆਂ ਨਾਲ ਤਾਂ ਨਹੀਂ ਜੁੜੇ ਉਹ ਪੁੱਠੀ ਪੜਾਈ ਪੜਾਉਂਦੇ ਸੀ ਉਦੋਂ ਦਾ ਸੰਗਤ ਅਨੁਸਾਰ ਕਰੋ ਪ੍ਰਚਾਰ ਜਿਹੇ ਜੀ ਸੰਗਤ ਚਾਹੁੰਦੀ ਹੈ ਜੇ ਸੰਗਤ ਰੱਖਣੀ ਹੈ ਨਾਲ ਵਰਨਾ ਨਾਲ ਕਿਸੇ ਨੇ ਨਹੀਂ ਰਹਿਣਾ ਇਹ ਉਦੋਂ ਦਾ ਕੀਤਾ ਹੋਇਆ ਜਿਹੜੇ ਸੀਗੇ ਸਾਡੇ ਵਰਗੇ ਉਹ ਹਾਸ਼ੀਏ ਤੇ ਚਲੇ ਗਏ ਉਹਨਾਂ ਨੇ ਕਿਹਾ ਚਲੋ ਗੁੜ ਇਹਨਾਂ ਦਾ ਹੀ ਆ ਗੁੜ ਕਿਹੜਾ ਕਿਸੇ ਹੋਰ ਦਾ ਚੜਾਵਾ ਵੀ ਇਹੀ ਦਿੰਦੇ ਨੇ ਗੁੜ ਵੀ ਇਹਨਾਂ ਦਾ ਵਖੀਆਂ ਵੀ ਇਹੀ ਨੇ ਚਲੋ ਦੋ ਤਿੰਨ ਪੁਸ਼ਤਾਂ ਦੇ ਬਾਅਦ ਫਿਰ ਨਾ ਇਹ ਸਿੱਖੀ ਛੱਡਣ ਜੋਗੇ ਹੁਣੇ ਹੋ ਗਏ ਤਿੰਨ ਚਾਰ ਪੁਸ਼ਤਾਂ 'ਚ ਸਿੱਖ ਹੁਣ ਜੋ ਮਰਜ਼ੀ ਕਹੀਓ ਹੁਣ ਹੋ ਜਾਣ ਤਾਂ ਪਰ ਹਿੰਦੂ ਕਿਵੇਂ ਹੋ ਜਾਣਗੇ ਉਦੋਂ ਹੋ ਜਾਂਦੇ ਉਹਨਾਂ ਨੂੰ ਪਤਾ ਸੀ ਵੀ ਚੱਲੇ ਆਉਣ ਚਲੋ ਕੱਚੇ ਪੱਕੇ ਜਾਇ ਜਿਹੜੇ ਸਾਰੇ ਕਿਹੜਾ ਸਿੱਖ ਬਣਦੇ ਹੁੰਦੇ ਨੇ ਗੁਰੂ ਘਰ ਚ ਵੀ ਤਾਂ ਸੀਗਾ ਹੀ ਸ੍ਰੀ ਜੰਦ ਵੀ ਤਾਂ ਸੀਗਾ ਹੀ ਵਿਰੋਧੀ ਕੀ ਕਰੀਏ ਇਹ ਤਾਂ ਹੁਕਮ ਨਾਲ ਜੋ ਹੁੰਦਾ ਕੰਮ ਸੇ ਕਮ ਚੱਲ ਬਾਣੀ ਪੜਦੇ ਸੁਣਦੇ ਤਾਂ ਹੈ ਉਹ ਕਿਸੇ ਨਾ ਕਿਸੇ ਵੇਲੇ ਗਾਹਾਂ ਜਾ ਕੇ ਹੋਰ ਕਿਸੇ ਦਾ ਅਸਰ ਪੈ ਜੂ ਵੀ ਆਪਾਂ ਬਿਲਕੁਲ ਇਹ ਸੁਣਦੇ ਕਿਉਂ ਹਟਾਉਣੇ ਨੇ ਸੁਣਦੇ ਰਹਿਣ ਦੋ ਪਰ ਜਦ ਗੁਰਬਾਣੀ ਨੂੰ ਦਿਸ਼ਾਹੀਣ ਕਰਨ ਲੱਗ ਗਏ ਬਹੁਤੇ ਜ਼ਿਆਦਾ ਵੀ ਗੁਰਬਾਣੀ ਦਾ ਮਾਰਗ ਹੀ ਖਤਮ ਕਰ ਦਈਏ ਬਦਲ ਦਈਏ ਫਿਰ ਉਹ ਹਾਂ ਉੱਤੋਂ ਫਿਰ ਦਰਗਾਹ ਚੋਂ ਕੁਝ ਛੱਡ ਦਿੰਦਾ ਹੋਵੇ ਮੰਤਰ ਉਹ ਕਿਸੇ ਨੂੰ ਸੋਚੀ ਕਰਾ ਦਿੰਦਾ ਵੀ ਹੁਣ ਇਹਨੂੰ ਦੱਸਦੇ ਸਾਰਿਆਂ ਨੂੰ ਜਾ ਕੇ ਵੀ ਅੱਲਾ ਹੈ ਕੁਝ ਲੱਭਦੇ ਨੇ ਕੁਝ ਬਿਆਕੁਲ ਨੇ ਸੱਚ ਕੀ ਹੈ ਔਰ ਕੁਝ ਐਸੇ ਨੇ ਬਹੁਤੇ ਐਸੇ ਨੇ ਜਿਨ੍ਹਾਂ ਨੂੰ ਖਤਰਾ ਵੀ ਸੱਚ ਪ੍ਰਗਟ ਨਾ ਹੋ ਜਵੇ ਦੋ ਧੜੇ ਗਏ ਹੁਣ ਦੋ ਧੜੇ ਬਣਨੇ ਨੇ ਹੁਣ ਫੇਰ ਕੋਈ ਤਾਂ ਇਸ ਤਾਕ 'ਚ ਬੈਠੇ ਨੇ ਵੀ ਸੱਚ ਦਾ ਛੇਤੀ ਪਤਾ ਲੱਗੇ ਕੁਝ ਐਸੇ ਨੇ ਜਿਨ੍ਹਾਂ ਨੂੰ ਖਤਰਾ ਸੱਚ ਪ੍ਰਗਟ ਹੋਣ ਤੋਂ ਉਹਦੀ ਦੁਕਾਨਦਾਰੀ ਬਾਤ ਹੁੰਦੀ ਉਹਨਾਂ ਦੀ ਪੱਟੀ ਮੈਸ ਹੁੰਦੀ ਹੈ ਇਹ ਜਿਹਾ ਉਦੋਂ ਸੀ ਉਹ ਜਿਹਾ ਹੁਣ ਹੁਣ ਜਿਹੜੇ ਬੈਠੇ ਨੇ ਆਪਣੇ ਬਾਹਰ ਕੰਪਿਊਟਰ ਤੇ ਜਿਹੜੇ ਕਰਦੇ ਨੇ ਉਹਨਾਂ ਨੂੰ ਕਿਹਨੇ ਕਿਹਾ ਆਪਾਂ ਨੇ ਕਿ ਉਹਨਾਂ ਨੇ ਕੌਣ ਕਰਾ ਰਿਹਾ ਸਭ ਚਾਬੀ ਉੱਤੋਂ ਹੀ ਆ ਰਹੀ ਹੈ ਫਿਰਦੀ ਕਿਸੇ ਨੂੰ ਕਿਤੇ ਲਾਇਆ ਕਿਸੇ ਨੂੰ ਪੁੱਠੇ ਪਾਸੇ ਕਿਸੇ ਨੂੰ ਸਿੱਧੇ ਪਾਸੇ ਕਿਸੇ ਨੂੰ ਕਿਤੇ ਕਿਸੇ ਨੂੰ ਕਿਤੇ ਉਹ ਆਪਾਂ ਨੇ ਕਿਹਾ ਕਿੰਨਾ ਚਿਰ ਦਾ ਕਹਿੰਦੇ ਨੇ ਕਰੋ ਕਰੋ ਸਭ ਕੁਝ ਆਪੇ ਹੋਊਗਾ ਹੁੰਦਾ ਨਾ ਐ ਹੋ ਜਾਂਦਾ ਭਰੋਸਾ ਸਾਨੂੰ ਨਹੀਂ ਹੈ ਬਾਣੀ ਤੇ ਵਿਦਵਾਨ ਨੂੰ ਕਦੇ ਭਰੋਸਾ ਨਹੀਂ ਹੁੰਦਾ ਜਿਹਨੂੰ ਭਰੋਸਾ ਹੈ ਉਹਦਾ ਹੋਈ ਜਾਂਦਾ ਸਤਗੁਰ ਤੁਮਰੇ ਕਾਸਵਾਰੇ ਫਿਰ ਘਰ ਬੈਸੋ ਬੈ ਨਹੀਂ ਹੁੰਦਾ ਸਿਆਪਾ ਤਾਂ ਇਹ ਬੈਠੇ ਕੌਣ ਬੈਠ ਨਹੀਂ ਹੁੰਦਾ ਬੈਠ ਉਹ ਕਹਿੰਦਾ ਭੁੱਖੇ ਮਰ ਜਾਾਂਗੇ ਜੇ ਬਹਿ ਗਏ ਭਰੋਸਾ ਨਹੀਂ ਹੈ ਬਸ ਆਏ ਸਭ ਕੁਝ ਹੋਈ ਜਾਂਦਾ ਸਭ ਕੁਝ ਹੋਈ ਜਾਣਾ ਸਾਨੂੰ ਸਾਡੇ ਕੰਮ ਲਾਇਆ ਜਿੱਥੇ ਜਿੱਥੇ ਨੇ ਸਭ ਆਪਣੇ ਆਪਣੇ ਕੰਮ ਲੱਗੇ ਹੋਏ ਕੋਈ ਮੋਟਾ ਮੋਟਾ ਝਾੜੂ ਮਾਰ ਰਿਹਾ ਮੋਟਾ ਮੋਟਾ ਵੀ ਤਾਂ ਮਾਰ ਰਹੇ ਨੇ ਮੋਟੀਆਂ ਮੋਟੀਆਂ ਗੱਲਾਂ ਵੀ ਕਰ ਰਹੇ ਨੇ ਕਈਆਂ ਨੂੰ ਕੁਝ ਗੱਲਾਂ ਕਰਕੇ ਬਦਨਾਮੀਓ ਬੱਲੇ ਪੈਣੀ ਹੈ ਜਿਵੇਂ ਕਾਲਾ ਬਗਾਨਾ ਇਹ ਸਪੋਕਸਮੈਨ ਬਦਨਾਮੀ ਪੱਲੇ ਪੈਣੀ ਹੈ ਪੱਲੇ ਕੁਝ ਨਹੀਂ ਪੈਣਾ ਇਹਨਾਂ ਦੇ ਕੋ ਪੱਲੇ ਕੁਝ ਨਹੀਂ ਹੈ ਪੱਲੇ ਸੱਚ ਨਹੀਂ ਨਾ ਹੈ ਜੇ ਤਾਂ ਸੱਚ ਨੂੰ ਅਖੀਰ ਤੇ ਆ ਕੇ ਮੰਨ ਗਏ ਤਾਂ ਤਾਂ ਬਖਸ਼ੇ ਜਾਣਗੇ ਦਰਗਾਹ 'ਚ ਜੇ ਰਿਐਕਸ਼ਨ ਹੋ ਗਿਆ ਵਿਗੜ ਕੇ ਸ੍ਰੀ ਨੂੰ ਫਿਰ ਗਏ ਇਹ ਹੁਣ ਸਮਾਂ ਦੱਸੂਗਾ ਇਹ ਤਾਂ ਸਮਾਂ ਦੱਸੂ ਨਾ ਸੱਚ ਤਾਂ ਮੂਰੇ ਆ ਗਿਆ ਉਹ ਇਹਦਾ ਅਪੋਜ਼ ਕਰਦੇ ਨੇ ਆਏ ਨੂੰ ਆਪਣੀ ਗਲਤੀ ਮੰਨਦੇ ਨੇ ਪਿਛਲੀ ਜੋ ਕੁਝ ਕੀਤਾ ਕਿਹਾ ਬੋਲਦੇ ਨੇ ਉਹ ਗਲਤੀ ਮੰਨਦੇ ਨੇ ਆਏ ਨੂੰ ਅਪੋਜ਼ ਕਰਦੇ ਨੇ ਅਪੋਜ਼ ਕਰ ਲੈਣ ਉਹਨਾਂ ਦੀ ਮਰਜ਼ੀ ਹੈ ਇੱਕ ਚੀਜ਼ ਨੂੰ ਕੇ ਦੰਦ ਇਹਨੂੰ ਅਸੀਂ ਬਜਾਣ ਮਰਜ਼ੀ ਇਹ ਤਾਂ ਆਪਣਾ ਅੱਗਾ ਵਿਚਾਲਣ ਇਹ ਹੁਣ ਦੁਨਿਆਵੀ ਇੱਜ਼ਤ ਵਿਚਾਲਣ ਵੀ ਨਹੀਂ ਰਹਿਣੀ ਜੇ ਅੱਗਾ ਬਚਾਉਣਾ ਇੱਕ ਰਹੂਗਾ ਦੋਹਾਂ 'ਚ ਕੋਈ ਰੱਖ ਲੈਣਾ